Shri ਤਿਸ ਬਾਸੁਰ ਆਰਾ ਆਰਾ ਨਾ ਵਿਆਪੀ ਨਾਨਕ ਮਿਟੇ ਉਪਾ ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ ਜਨਮ ਮਰਨ ਮਲ ਉਤਰੈ ਸੱਚੇ ਕੇ ਗੁਣ ਗਾ ਹਮ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾਡ ਵਿਖੇ ਵਿਖ ਖਾਈ ਮਾਇਆ ਮੋਹ ਪਰਮ ਕੈ ਭੁੱਲੇ ਸਤਦਾਰਾ ਤੂੰ ਤੀਤ ਲਗਾਈ ਇੱਕ ਉਤਮ ਪਾਠ ਸੁਣਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰਨਾ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਖੋ ਸਰਨਾਈ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਸੰਤ ਕਰ ਚੌਥਾ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਹਰ ਅੰਮ੍ਰਿਤ ਤੁਮੇ ਲੋਇਆ ਮਨ ਅੰਮ੍ਰਿਤ ਨਾਮ ਰਾਧੇ ਮਨ ਰਾਮ ਤਕਵਤੀ ਲਾਇਆ ਤਨ ਤਨ ਸੋਨਾ ਗੁਰਮੁਖ ਰਉ ਮੇਰਾ ਮਨ ਤਨੂ ਤਨਾ ਜਨ ਨਾਮ ਤੂੰ ਸਭ ਸਫਲਿਆ ਸਭ ਜਨਮ ਕੰਨ ਕੰਨਾ ਜਨ ਨਾਮ ਤੂੰ ਸਭ ਸਫਲਿਆ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸ਼ਲੋਕਾਂ ਨਾਲ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜਾ ਕੀ ਸੁਣੀ ਸ਼ਲੋਕ ਮਹੱਲਾ ਪਹਿਲਾ ਬਲਾਰੀ ਗੁਰ ਆਪਣੇ ਦਿਹਾੜੀ ਸਤਵਾਰ ਜਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੌ ਚੰਦਾ ਗੁਵਹਿ ਸੂਰਜ ਚੜ੍ਹੇ ਹਜ਼ਾਰ ਇਤੇ ਚਾਨਣ ਹੁੰਦਿਆ ਗੁਰਬਨ ਦੂਰ ਅੰਧਾਰ ਮਹੱਲਾ ਪਹਿਲਾ ਮਾਨ ਗੁਰੂ ਨਾ ਚਤਨੀ ਮਨ ਆਪਣੇ ਸੁਚੇਤ ਛੁੱਟੇ ਤਲਵਾਰ ਜੋ ਸੁਣੀ ਅੰਦਰ ਖੇਤ ਖੇਤ ਅੰਦਰ ਛੁੱਟਿਆ ਕਹ ਨਾਨਕ ਸੋ ਨਾਹ ਫਲੀ ਹੈ ਫਲੀਆ ਬਪੜੇ ਪੀਤਾ ਨਲ ਵਿੱਚ ਸੁਆ ਆਪਣੇ ਆਪ ਸਾਜਿਓ ਆਪੀ ਮੈਂ ਰਤਿਓ ਨਾਮ ਦੇ ਸਦੀਆ ਹੈ ਕਾਰਿਆਸੂ ਮਿੱਠੂ ਚਾਉ ਗਵਤ ਉਸ ਦੇਵਾ ਕਰੈ ਫਸਾਉ ਤੂੰ ਜਾਣੋ ਸਭ ਕਬਤਾ ਦੇਵ ਨਾ ਸਹਿ ਜਿੰਦ ਤਵਾ ਕਰ ਆਸਨ ਡਿਠੋ ਤਾ ਡਿਠੋ ਤਾ ਤੂੰ ਕਾ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣਿਆ ਰਾਮ ਭਾਵੇ ਜਿਸ ਲਾਗੀ ਪੀਰ ਰਮ ਕੀ ਸੋ ਜਾਣੇ ਕਰੀਆ ਜੀਵਨ ਮੁਕਤ ਸੋ ਆਖੀਐ ਮਰ ਜੀਵੇ ਮਰਿਆ ਜਨ ਨਾਨਕ ਸਤਿਗੁਰ ਮੇਲ ਹਰ ਦਿੱਤਰ ਕਰੀਗਾ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇ ਆਖੇ ਲੱਖ ਕਰੋੜ ਸੱਚਾ ਸਭ ਤਾਣ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੇ ਸੋ ਕਤਨ ਕਤ ਮਹਲਾ ਪਹਿਲਾ ਵੱਡੀ ਵਡਿਆਈ ਦਾ ਵੱਡਾ ਨਾਉ ਵੱਡੀ ਵਡਿਆਈ ਦਾ ਸਤਿ ਨਿਆਉ ਵੱਡੀ ਵਡਿਆਈ ਦਾ ਨਿਸਲ ਥਾਉ ਵੱਡੀ ਵਡਿਆਈ ਜਾਣੇ ਆਲਾਉ ਵੱਡੀ ਵਡਿਆਈ ਬੁੱਧੈ ਸਭ ਪਾਓ ਵੱਡੀ ਵਡਿਆਈ ਜਾ ਪੁੱਛਨਾ ਦਾਤ ਵੱਡੀ ਵਡਿਆਈ ਜਾ ਆਪਿਆ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰਬ ਦੇ ਮਹਲਾ ਜਗ ਸੱਚਾ ਕੀ ਹੈ ਕੋਠੜੀ ਸੱਚੇ ਕਾਲ ਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮੇ ਕਰੇ ਵਿਨਾਸ਼ ਇਕ ਨਾ ਪਾਣੇ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਏਵ ਤੇ ਆਖ ਨਾ ਜਾਪਈ ਜੇ ਕਿਸੇ ਆਣੇ ਰਾ ਨਾਨਕ ਗੁਰਮੁਖ ਜਾਣੀਐ ਜਪੋ ਆਪ ਤੇਰੇ ਪ੍ਰਕਾਸ਼ੋ ਨਾਲ ਕੀ ਪੈ ਕੇ ਲਿਖਨਾਵੇ ਕਰਮ ਬਹਲਿਆ ਸਤ ਤੇ ਵਕ ਕੱਢੇ ਕਢੇ ਬਦਮਾਲ ਭਉਨ ਕਾਲ ਕੁਲਿਆ ਮੋਹ ਕਾਲ ਰੋਜ ਪਚਾਲ ਤੇਰ ਨਰ ਗਏ ਹਾਰ ਗਏ ਤੇ ਖਤਨ ਵਾਲਿਆ ਇਸ ਨਾਵੇ ਧਰਮ ਬਹਾਲਿਆ ਧਰਮ ਬਹਾਲਿਆ ਧਰਮ ਬਹਾਲਿਆ हम मूरख मुक्त सरनाथ की मुल गोविंदा गुर पूरा हर पारा हर भगत एक मंगा मेरा मन कान शब्द विकास आ ਹਕੂਮਤ ਕਰੂਗਾ ਮਿਲ ਸੰਤ ਜਨਾ ਹਰ ਪਾਇਆ ਨਾਨਕ ਹਕੂ ਸੋਰਾ ਸੰਕਾ ਸ਼ਲੋਕ ਮਹਲਾ ਪਹਿਲਾ ਸਮਾਦ ਨਾਦ ਵਿਸਮਾਦ ਵੇ ਸਮਾਦੀ ਸਮਾਦ ਭੇਦ ਵਿਸਮਾਦ ਰੂਪ ਸਮਾਦ ਰੰਗ ਸਮਾਦ ਨਾਂਗੇ ਫਿਰ ਹੈ ਜੰਤ ਵਿਸਮਾਦ ਪਾਉਣੀ ਸਮਾਦ ਪਾਣੀ ਸਮਾਦ ਅਗਨੀ ਖੇਡ ਹੈ ਵਿਡਾਣੀ ਵਿਸਮਾਦ ਧਰਤੀ ਸਮਾਦ ਖਾਣੀ ਵਿਸਮਾਦ ਸਾਧ ਲਗਹਿ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਜੋਗ ਸਮਾਦ ਭੁਖ ਵਿਸਮਾਦ ਭੋਗ ਵਿਸਮਾਦ ਸੁਖਤ ਵਿਸਮਾਦ ਸਾਲਾਹਾ ਵਿਸਮਾਦ ਉਜੜ ਵਿਸਮਾਦ ਰਹਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖਿਆ ਹਾਜ਼ਰਾ ਹਜ਼ੂਰ ਵੇਖ ਵਿਡਾਣ ਰਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹਲਾ ਪਹਿਲਾ ਕੁਦਰਤ ਦਿੱਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਤਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ ਸਰਬ ਅਕਾਰ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰਬ ਵਿਚਾਰ ਕੁਦਰਤ ਕਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਿੰਥੀ ਰੰਗੀ ਕੁਦਰਤ ਜੀਏ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ ਕੋੜ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਤ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਾਹੀ ਪਾ ਨਾਨਕ ਹੁਕਮ ਅੰਦਰ ਵੇਖੈ ਵਰਤੈ ਤਾ ਕੋ ਤਾ ਕੋੜੀ ਆਪਣੀ ਫੁਕੂਕੇ ਹੋਏ ਖਸਮੜ ਔਰ ਸਦਾ ਆਵਤ ਹੁਆ ਦਿੰਦਾ ਬਲ ਸੰਗਲ ਹੱਥ ਚਲਾਇਆ ਤੇ ਕਰਨ ਕਿਸ ਵਤੀਏ ਬਹਿਲੇ ਕਾ ਕਰ ਸਮਝਾਇਆ ਥਾਉ ਨੋ ਕੁੰਦੀ ਹੁਣ ਸੁਣਿਆ ਯਾਦ ਆਇਆ ਮਨ ਅੰਦਰ ਜਨਮ ਗਵਾਇਆ ਜਨਮ ਗਵਾਇਆ ਜਨਮ ਗਵਾਇਆ ਦੀਨ ਦਇਆਲ ਸੁਨ ਬੇਨਤੀ ਹਰ ਪ੍ਰਭ ਹਰ ਰਾਇਆ ਰਾਮ ਰਾਜੇ ਹਉ ਮੰਗੂ ਸਰਮ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਬਚਨ ਹਰ ਬਿਤ ਹੈ ਹਰ ਲਾਜ ਰਖਾਇਆ ਨਾਨਕ ਕਰਨਾ ਹਰ ਨਾਮ ਕਰਾਇਆ ਧਨ ਨਾਨਕ ਕਰਨਾ ਵਾਹਿਗੁਰੂ ਮਹੱਲਾ ਪਹਿਲਾ ਭੈ ਵਿੱਚ ਪਾਉਣ ਵਹਿ ਸਦਵਾਉ ਭੈ ਵਿੱਚ ਲਹਿ ਲਖ ਦਰਿਆਉ ਭੈ ਚਦਨ ਕੱਢੇ ਵੇਗਾਰ ਪਹਿਲ ਧਰਤੀ ਦੱਬੀ ਭਾਰ ਭਵ ਚੰਦ ਫਰਾ ਸਰਪਾਰ ਭਾਰ ਰਾਜਾ ਧਰਮ ਦਵਾਰ ਭਵ ਸੂਰਜ ਭਵ ਚੰਦ ਕੋ ਕਰੋੜੀ ਚਲਤਨਾਂਤ ਭਵ ਸਿੱਧ ਬੁੱਧ ਸਰਨਾਥ ਭਵ ਕਿਆ ਢਾਣੇ ਆਕਾਸ ਭਵ ਜੋਤ ਮਹਾਬਲ ਸੂਰ ਭਵ ਜਾਵੇ ਜਾਵੇ ਪੂਰ ਸਗਲਿਆ ਕੋ ਲਿਖਿਆ ਸਰਲੇਖ ਨਾਨਕ ਨਿਰਭਉ ਨਿਰੰਕਾਰ ਸੱਚੇ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੀਤੇ ਰਾਮ ਰਵਾਰ ਕੇਤੀਆਂ ਕੰਨ ਕਹਾਣੀਆਂ ਕਿਤੇ ਵੇਦ ਦਿੱਤਾ ਕਿਤੇ ਨਥੇ ਮੰਗਤੇ ਗੜਮੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੇ ਆਏ ਕਢੇ ਬਾਜ਼ਾਰ ਗਾਵੇ ਰਾਜ ਰਾਣੀਆਂ ਬੁਲੇ ਅਲਪਕਾਰ ਲਖ ਤਕਿਆ ਤੇ ਮੁੰਦੜੇ ਲਖ ਤਕਿਆ ਕੇ ਹਾਰ ਜਦ ਕਨ ਪਾਈਐ ਨਾਨਕਾ ਸਿਸਨ ਹੋਵੇ ਚਾਰ ਗਿਆਨ ਨਾ ਗੱਲੀ ਏ ਕਤਨਾ ਕਰੜਾ ਸਾ ਕਰਮ ਲੈ ਤੋ ਪਾਈਐ ਹੋਰ ਹਕਮਤ ਹੁਕਮ ਕਵਾ ਤੋੜ ਨਦਰ ਕਰੇ ਜੇ ਆਪਣੀ ਕਾਲ ਸੁਣੀ ਗੁਰ ਪਾਏ ਜਿਵਤ ਜਨ ਧੰਨਿਆ ਕਾ ਗੁਰ ਸਭ ਸਭ ਸੁਣਿਓ ਲੋਕ ਸਦਾ ਸਦਰ ਮਿਲੇ ਸਦਕਾਇਆ ਦਿਲ ਵਿੱਚ ਕਿਉਂ ਆਪ ਰਵਾਇਆ ਜਨ ਸਤਿਓ ਸਭ ਬੁਝਾਇਆ ਸਭ ਬੁਝਾਇਆ ਸਭ ਬੁਝਾਇਆ ਵਿਚਾਰੇ ਕੁੰਡਾ ਪਾਲਿਆ ਖੁਦ ਦੇਵ ਨਾ ਖਾਇਆ ਮੈਂ ਸਾਰੇ ਕੁੰਡਾ ਪਾਲਿਆ ਸਾਰੇ ਗੁੰਦਾ ਮੈਂ ਸਾਰੇ ਕੁੰਦਾ ਪਾਲਿਆ ਤੁਧ ਦੇ ਵਦਨਾ ਸਾਇਆ ਤੁਧ ਦੇ ਵਦਨਾ ਸਾਇਆ ਮੈਂ ਸਾਰੇ ਕੁੰਡਾ سب تھا نہیں تجھ دے بدھو پرکھ بدھا دے سو ہے آ بس دی سگن اپار ਕਮਲ ਜਾਏ ਨਏ ਰਾਮਦਾਸ ਕਰ ਮੈਂ ਚਾਰ ਕੁੰਬਾ ਕਾਲੀਆਂ ਤੁਧ ਦੇ ਬਦਨਾ ਮੈਂ ਸਾਰ ਘੜੀਆਂ ਸਭੇ ਗੋਪੀਆਂ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਦਾ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮਸੈ ਗਿਆਨ ਹੋਣੀ ਖਾਇ ਗਿਆ ਜਮ ਕਾਲ ਮਹੱਲਾ ਪਹਿਲਾ ਵਾਇਨ ਥੇਲੇ ਤਨ ਗੁਰ ਪੈਰ ਹਿਲਾਇਨ ਫੇਰਨ ਸਿਰ ਰਵਾ ਘਟ ਪਾਏ ਵੇਖ ਲੂ ਹੱਥੇ ਘਰ ਜਾਏ ਰੋਟੀਆਂ ਕਰਨ ਪੂਰੇ ਤਾਲ ਤਪ ਸੜੇ ਪਤੀਨਾ ਗਾਵਨ ਗੁੱਗਿਆ ਗਵਨ ਕਾਦ ਗਵਨ ਸੀਤਾ ਰਾਜੇ ਰਾ ਨਿਰਪਉ ਨਿਰਕਾਰ ਸਤਨਾਮ ਜਾ ਕਰ ਕੀਆ ਸਗਲ ਜਹਾਨ ਸੇ ਸੇਵਾ ਕਰਮ ਚੜਾਓ ਤੁਮੀ ਰਹਿਣ ਜਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਅੰਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਅਨੰਤ ਮਾ ਆਧਾਣਿਆ ਨਗਾਹ ਪੰਖੀ ਪਹੁੰਦਿਆ ਲੈ ਨਾ ਸਾਹ ਸੂਏ ਚੜ ਭੁਆਈਐ ਜੰਤ ਨਾਨਕ ਹੁੰਦਿਆ ਗੰਤ ਨਾਨਕ ਬੰਦਨ ਬੰਦ ਪੁਆਏ ਸੋ ਪਾਇਆ ਕਰਤ ਨਚੈ ਸਭ ਕੋਏ ਨਾਚ ਨਚ ਹੱਸੈ ਸੇ ਰੋਏ ਉਡਨਾ ਗਾਹੀ ਨਚਨਕ ਕੁਦਨ ਮਨ ਕਾ ਚਾਉ ਨਾਨਕ ਜਿਨ ਮਨ ਭਉ ਤੇ ਨਾ ਮਨ ਭਉ ਕੋੜੀ ਨਾ ਉਤਰ ਨਿਰੰਕਾਰ ਹੈ ਨਾ ਲਇਆ ਨਰਕ ਨ ਜਾਈਐ ਜਿਉ ਪ੍ਰਭੂ ਜੇ ਖਾਜਾ ਆਪ ਗਵਾਈਐ ਦਿਨ ਉੜੈ ਤੁਨਾ ਕਰ ਤੁਮ ਹੋ ਨੀਤ ਸਦਾਈਐ ਦੇ ਹਰ ਵੇਸ ਕਦੇ ਦੀ ਆਈਐ ਰਹਿਣਾ ਹਰੀਏ ਪਾਈਏ ਹਰੀਏ ਪਾਈਏ ਹਰੀਏ ਪਾਈਏ ਪੰਥ ਦਸਾਵਾ ਨਿਤ ਖੜੀ ਪੰਥ ਦਸਾਵਾ ਨਿਤ ਖੜੀ ਇੰਦਰੋ ਬਨਵਾਲੀ ਆਮਰਾਦੇ ਹਰ ਹਰ ਨਾਮ ਸਿਤਾਏ ਗੁਰ ਹਰ ਮਾਰ ਆ ਮੇਰਾ ਮਨ ਤਨ ਨਾਮ ਵਖਾਰ ਓ ਮੈਂ ਸਿੱਖ ਜਾਣੀ ਜਨ ਨਾਨਕ ਸਤਿਗੁਰ ਮੇਰਾ ਹਰ ਮਿਲਿਆ ਬਨਵਾਰੀ ਜਨ ਨਾਨਕ ਸਤਿਗੁਰ ਨਾਨਕ ਸਤਿਗੁਰ ਜਨ ਨਾਨਕ ਸਤਿਗੁਰ ਮੇਲ ਹਰ ਪਹਿਲਾ ਪਹਿਲਾ ਮੁਸਲਮਾਨਾ ਸਭ ਸ਼ਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਦੇ ਪਾਰ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਹੀ ਸਾਲਾ ਹੰਦਰ ਸਰੂਪ ਪਾਰ ਤੀਰਥ ਨਾਵ ਹਰਤਾ ਪੂਜਾ ਅਗਰਵਾਸ ਬਹਕਾਰ ਜੋਗੀ ਸੁਨ ਧਿਆਵਣ ਜੇ ਤੇ ਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆ ਆਕਾਰ ਸਤਿਆ ਮਨ ਸੰਤੋਖ ਉਪਜੈ ਦਿਨ ਕੈ ਵਿਚਾਰ ਜੇ ਜੇ ਮੰਗੇ ਸੈ ਸਗੁਣਾ ਸੁਖ ਸੰਸਾਰ ਚੋਰਾ ਜਾਰਾ ਤੈ ਕੁੜਿਆਰਾ ਖਾਰਾ ਬਵੇ ਕਾ ਇਕ ਹੁੰਦਾ ਖਾਇਤ ਲੈ ਥਾਉ ਤਨਾ ਫੇਕਾਈ ਕਾਰ ਜਲ ਤਲ ਜੀਆਂ ਪੁਰੀਆਂ ਲੋਆ ਕਰ ਆਕਾਰ ਓਏ ਜੇ ਆਖੇ ਸੋ ਤੂੰ ਹੈ ਜਾਣੇ ਨਾ ਫੇ ਤੇਰੀ ਸਾਰ ਨਾਨਕ ਭਗਤਾ ਭੁਖ ਸਲਾਹਨ ਸਤਨਾ ਮੈਂ ਆਧਾਰ ਸਦਾ ਆਨੰਦ ਰਹਿ ਦਿਨ ਰਾਤੀ ਗੁਣਵੰਤਿਆਂ ਪਾਚਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਆ ਪੇੜਾ ਤੇ ਕੁਮਿਆਰ ਕੜ ਭਾਂਡੇ ਟਾਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਧੜ ਧੜ ਪਵੇ ਅੰਗਿਆਰ ਨਾਨਕ ਜਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾ ਥੋੜੀ ਬਿਨ ਸਤ ਗੁਰ ਕਿਨੇ ਗਪਾਇਓ ਬਿਨ ਸਤ ਗੁਰ ਕਿਨੇ ਨਾ ਪਾਸ ਗੁਰ ਪਿਆਸ ਰਖਿਓ ਕਾਲ ਪਰ ਕਰ ਆਪ ਸੁਣਾ ਸੁਰ ਮਿਲਿਆ ਸਦਾ ਮੁਕਤ ਹੈ ਜਿਨ ਗੁਰ ਤੋ ਹੋ ਮੋਹ ਉਸ ਮਹਿ ਬਿਤਾਰ ਹੈ ਦਿਲ ਸਿੱਤ ਉਠਤ ਲਾਇਆ ਜਗ ਜੀਵਨ ਦਾਦਾ ਦਾਤਾ ਪਾਇਆ ਦਾਤਾ ਪਾਇਆ ਗੁਰਮੁਖ ਪਿਆਰੇ ਆਏ ਮਿਲ ਮੈਂ ਤੇਰੀ ਵਿੱਚ ਮੇਰਾ ਮਰਾਜੇ ਮੇਰਾ ਮਨ ਤੰਗਾ ਹਮ ਕਰਾ ਗਿਆ ਹਰ ਨੈਣ ਰਸ ਮੈਂ ਹਰ ਸਤ ਪਿਆਰਾ ਜਤ ਪਹਿਲਾ ਹਉਮਚ ਆਇਆ ਚ ਗਿਆ ਹਉਮਚ ਜੰਮਿਆ ਹਉਮਚ ਮੂਆ ਚ ਦਿੱਤਾ ਹਉਮਚ ਲਿਆ ਹਉਮਚ ਖਟਿਆ ਹਉਮਚ ਗਿਆ ਹਉ ਸਤਿਆਰ ਕੂੜਿਆਰ ਹਉ ਚ ਪਾਪਨ ਵਿਚਾਰ ਹਉ ਚ ਨਰਕ ਸੁਰਗ ਅਵਤਾਰ ਹਉ ਵਿੱਚ ਹਸੈ ਹਉ ਵਿੱਚ ਰੋਵੇ ਹਉ ਵਿੱਚ ਭਰੀਏ ਹਉ ਚ ਹੋਵੇ ਹਉ ਵਿੱਚ ਜਾਤੀ ਜਿਨਸੀ ਖੋਵੇ ਹਉ ਵਿੱਚ ਮੂਰਖੋ ਸਿਆਣਾ ਮੂਖ ਮੁਕਤ ਕੀ ਸਾਰ ਨਾ ਜਾਣਾ ਹਉ ਵਿੱਚ ਮਾਇਆ ਹਉ ਸਾਇਆ ਹਉ ਮੈਂ ਕਰ ਕਰ ਦੰਤ ਪਾਇਆ ਹਉ ਮੈਂ 부ਜੈ ਤਾਂ ਕਰ ਸੁਜੈ ਗਿਆਨ ਮੇ ਹੋਣਾ ਕਤ ਕਤ ਲੂਜੈ ਨਾਨਕ ਹੁਕਮ ਲਿਖਿਆ ਲੇਖ ਜੇ ਹਾਵੇ ਕੈ ਇਹ ਹਵੇ ਮਹੱਲਾ ਦੂਜਾ ਹਮੇ ਹਾਜਤ ਹੈ ਹਮੇ ਕਰਮ ਕਮਾਹੇ ਹਮੇ ਹੀ ਬੰਦਨਾ ਫਿਰ ਫਿਰ ਜੁਮੀ ਪਾਹੇ ਹਮੇ ਕਿਥੋਂ ਬਜਾਇ ਕਿਸ ਸੰਗ ਮਹਿ ਜਾਏ ਹਮੇ ਇਹੋ ਹੁਕਮ ਹੈ ਪਇਆ ਕਿਰਤ ਰਾਹੇ ਹਮੇ ਦੀਰਗ ਰੋਗ ਹੈ ਦਾਰੂ ਪੀ ਸਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੈ ਸੁਨੋ ਜਨੋ ਪੈਰ ਨ ਬੰਦਲਾ ਅਨ ਥੋੜਾ ਖਾਇਆ ਨਿਤ ਦੇਵਾ ਕੜਾ ਸਵਾਇਆ ਵਡਿਆਈ ਵੱਡਾ ਪਾਇਆ ਵੱਡਾ ਪਾਇਆ ਵੱਡਾ ਪਾਇਆ ਗੁਰੇ ਅੰਮ੍ਰਿਤ ਪਿੰਨੀ ਦੇਹੁਰੀ ਅੰਮ੍ਰਿਤ ਗੁਰ ਤੇਰਾ ਨਾਜੇ ਜਿਨਾ ਗੁਰਬਾਣੀ ਮਨ ਪਾਇਆ ਅੰਮ੍ਰਿਤ ਸਤ ਛਕੇ ਗੁਰ ਸੁਖੈ ਹਰ ਪਾਇਆ ਤੂਤੇ ਸਤ ਛਕੇ ਹਰ ਜਨ ਹਰ ਹਰ ਹੋਇਆ ਨਾਮ ਸਤਿ ਹੈ ਹਰ ਪਹਿਲਾ ਪੁਰਖਾਂ ਬਿਰਖਾਂ ਤੀਰਥਾਂ ਮੇ ਗਾਖੇ ਤਾਂ ਦੀ ਪਾਲਵਾ ਮੰਡਲਾ ਖੰਡਾ ਵਰ ਭੰਡਾ ਅੰਡਜ ਜੇਰ ਜੂਤ ਭੁਜਾ ਖਾਣੀ ਸੇਤ ਜਾ ਸੋਮਤ ਜਾਣੇ ਨਾਨਕਾ ਸਰਾ ਮੇਰਾ ਜਨਤਾ ਹਾ ਨਾਨਕ ਜਨ ਤੋ ਪਾਏ ਕੈ ਸੰਭਾਲੇ ਸਭਨਾ ਦਿਨ ਕਰਤਾ ਕਰਣਾ ਕੀਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤਿਸ ਜੋ ਹਾਰੀ ਸਵਸ ਤਿਸ ਤਿਸ ਦੀ ਬਾਣਿਆ ਭਗ ਨਾਨਕ ਸੱਚੇ ਨਾਮ ਕਿਆ ਟਿਕਾ ਕਿਆ ਤਕ ਮਹੱਲਾ ਪਹਿਲਾ ਲਖ ਨਿਕੀਆਂ ਚੰਗਿਆਈਆਂ ਲਖ ਨਾ ਪਰਵਾਣ ਲਖ ਤਪ ਉਪਰ ਤੀਰਥਾਂ ਸਹਿਜ ਦੁਖ ਬੇਬਾਨ ਲਖ ਦੂਰ ਤਨ ਸੰਗਰਾਮ ਰਣ ਮੈਂ ਤੇ ਪ੍ਰਾਣ ਲਖ ਸੁਰਤੀ ਲਖ ਗਿਆਨ ਧਿਆਨ ਪੜੀਏ ਪਾਠ ਪ੍ਰਾਣ ਜਿਨ ਕਰਤੇ ਕਰਨਾ ਗਾ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨੇ ਸੰਪੂਰਨ ਸੱਚਾ ਕਹਿ ਦੇਖੂ ਜਿਨ ਸੱਚੋ ਸਤ ਵਰਤਾਇਆ ਜਿਸ ਵਿੱਚ ਮਿਲੈ ਸਤ ਆਪਨੀ ਸਤ ਕੁਮਾਰ ਗੁਰ ਮਿਲੈ ਸਤ ਪਾਇਆ ਜਿਨ ਕਾ ਹਿਰਦੈ ਸਤ ਬੁਕਾਇਆ ਮੁਖ ਨਾ ਜਾਣੇ ਮਨ ਮੁਕੀ ਜਨਮ ਦਬਾਇਆ ਫਿਰ ਦੁਨੀਆ ਕਾਹੇ ਆਇਆ ਕਾਹੇ ਆਇਆ प्यारे सुने हो तिस आगे मरुतली गए जिस प्यारे सुने हो तिस आगे मरुतली गए जिस प्यारे सुने हो ਸਿੱਧ ਆਪੇ ਮਾਲਕ ਹੈ ਇਸ ਪਿਆਰੇ ਤੂੰ ਹੋ ਇਸ ਆਪੇ ਹਰ ਕਲੀਏ ਇਸ ਪਿਆਰੇ ਤੂੰ ਹੋ ਇਸ ਆਪੇ ਹਰ ਕਲੀਏ ਤ੍ਰਿਗ ਜੀਵਨ ਸੰਸਾਰ ਤਾਂ ਕੈ ਪਾਛੇ ਜੀਵਨਾ ਤ੍ਰਿਗ ਜੀਵਨ ਸੰਸਾਰ ਤਾਂ ਪਾਛੇ ਜੀਵਨਾ ਜਿਸ ਪਿਆਰੇ ਮਰਤ ਆ ਗਏ ਮਰ ਚਲੀ ਗਏ ਜਿਸ ਪਿਆਰੇ ਤੋ ਜਿਸ ਆਪੇ ਮਰ ਚਲੀ ਗਏ ਇੱਕ ਜੀਵਨ ਸੰਸਾਰ ਤਾਂ ਕੈ ਪਾਛੇ ਜੀਵਨਾ ਆਖੇ ਆਖੇ ਜੀਵਨਾ ਜਿਸ ਪਿਆਰੇ ਤੂੰ ਹੋ ਇਸ ਆਗੇ ਮਰ ਚਲੀਏ ਇਸ ਪਿਆਰੇ ਦਾ ਗਲੀਏ ਚਿੱਕੜ ਦੂਰ ਕਰ ਲਾਲ ਪਿਆਰੇ ਨੇ ਦਾ ਗਲੀਏ ਸਿੱਕੜ ਦੂਰ ਕਰ ਨਾਲ ਪਿਆਰੇ सलाता विजय कंगुली रहता कुत्ते हो रहता कुत्ते हो रहता कुत्ते हो जिस प्यारे तुम हो जिस आगे ਪਿਆਰ ਚੱਲੀਐ ਪਿਆਰੇ ਮਰ ਤ੍ਰਿਗ ਜੀਵਨ ਸੰਸਾਰ ਤਾਂ ਕੈ ਸਾਚੇ ਤਿਸ ਪਿਆਰੇ ਸੁਤੇ ਹੋ ਤਿਸ ਆਗੇ ਬਰਤਲੀ ਗਏ ਤਿਸ ਪਿਆਰੇ ਸੁਤੇ ਹੋ ਤਿਸ ਆਗੇ ਬਰਤਲੀ जय मिलासना सचलाल سٹو नी में हो जय मिलास सचलाल ਆਵੇ ਭਵ ਚੱਲੀਏ ਜਿਸ ਪਿਆਰੇ ਤੁਮਦੇ ਹੋ ਜਿਸ ਆਖੇ ਭਵ ਚੱਲੀਏ ਇੱਕ ਜੀਵਨ ਸੰਸਾਰ ਤਾਂ ਕਹਿ ਮਰ ਕਲੇ ਇਸ ਆਗੇ ਭਗਤ ਭੰਡਾਰ ਹੈ ਗੁਰ ਸਤ ਗੁਰ ਪਤ ਰਾਮ ਰਾਜੇ ਗੁਰ ਸਤ ਗੁਰ ਸਤਾ ਸਾਰੂ ਸਿੱਖ ਦੇ ਹਰ ਰਾਜੇ ਤਨ ਤਨ ਵਣਦਾਰਾ ਗੁਰ ਹੈ ਗੁਰ ਸਾਹਿਬ ਸਬਾਤੇ ਜਨ ਨਾਨਕ ਗੁਰ ਤੂਹਾ ਜਨ ਗੁਰ ਲਿਖ ਤਿਲ ਲਾਤ ਲਿਖਾ ਤੇ ਨਾਨਕ ਪਹਿਲਾ ਪੜ ਪੜ ਗੱਡੀ ਲੱਗੀ ਹੈ ਪੜ ਪੜ ਭਰੀ ਹੈ ਸਾਥ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀ ਹੈ ਖਾਤ ਪੜਿਆ ਜੇਤੇ ਬਰਸ ਬਰਸ ਪੜਿਆ ਜੇਤੇ ਮਾਸ ਪੜਿਆ ਯਾਰ ਜਾ ਪੜਿਆ ਜੇਤੇ ਸਾਸ ਨਾਨਕ ਲੇਖੈ ਇੱਕ ਗੱਲ ਹੋਰ ਹਉਮੈ ਚਖਣਾ ਝਾਕ ਮਹਲਾ ਪਹਿਲਾ ਲਿਖ ਲਿਖ ਪੜਿਆ ਤੇ ਤਕੜਿਆ ਤੀਰਥ ਭਵਿਆ ਤੇ ਤੁਲਵਿਆ ਬਹੁ ਪੇਖ ਕੀਆ ਤੇ ਦੁਖ ਦੀਆ ਸਭ ਜੀ ਆਪਣਾ ਕੀਆ ਅੰਨ ਨਾ ਖਾਇਆ ਸਾਧ ਖਵਾਇਆ ਬਹੁ ਦੁਖ ਪਾਇਆ ਤੁਜਾ ਪਾਇਆ ਬਸਨ ਨਾ ਪਹਿਰੈ ਐਨ ਕਰੈ ਮੋਨ ਮੇ ਗੁਤਾ ਕਿਉਂ ਜਗੈ ਕੁਸਨ ਸੁਤਾ ਪਗ ਤੇ ਤਣਾ ਆਪਣਾ ਖਿਆਲ ਕਮਾਣਾ ਮਲਖਾਈ ਸਰਸ਼ਾਈ ਪਾਈ ਮੂਰਖੰਦੇ ਪਤ ਗਵਾਈ ਰਣ ਨਾਵੇ ਕਿਸਾਇ ਨਾ ਪਾਈ ਰਹਿ ਬਾਣੀ ਮੜੀ ਮਸਾਣੀ ਅੰਧ ਨਾ ਜਾਣ ਫਿਰ ਪਛਤਾਣੀ ਸਤਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਨਾਨਕ ਨਦਰ ਕਰੇ ਤੋ ਪਾਏ ਆਤਮ ਦੇ ਤੇ ਤੈਨੇ ਕੇਵਲ ਹੋ ਮੈਂ ਸ਼ਬਦ ਦਿਲਾਏ ਪੜੀ ਭਗਤ ਰੇ ਮਨ ਭਾਵੰਦੇ ਦਰਤੂਨ ਕੀਰਤ ਗਾਉਂਦੇ ਮਨ ਸਮ ਬਹਦੇ ਨਾ ਲਹਿਨੀ ਸਾਹਮਣੇ ਤੁਮ ਲੰਬਨਾ ਸੁਣਾ ਹਮ ਹੁੰਦਾ ਆਪ ਦੇ ਜਹੋ ਨਾਥ ਸੁਣਾਉਂਦੇ ਤਿੰਨ ਮੰਗਾ ਜਿਤ ਦਾ ਚਾਹਨਾ ਖੁਦਾ ਸੁਣਾਉਂਦੇ ਖੁਦਾ ਸੁਣਾਉਂਦੇ ਪਾਉਂਦੇ ਦਸੋਂ ਗੀਤ ਗਾਉਂਦੇ ਨਾਨਕ ਬਾਬਾ ਨੇ ਤਾਂ ਟੋਣਾ ਨਹੀਂ ਸਾਹਮਣੇ ਇੱਕ ਮੋਲਾ ਪੁੱਛਣ ਆਪਣਾ ਅਣਹੋਂ ਦਾ ਆਪਣਾਉਂਦੇ ਔਰ ਢਾਡੀ ਕਾਨੀ ਜਾ ਕਰ ਪੂਜਾ ਸਦਾਉਂਦੇ ਤਿੰਨ ਮੰਗਾ ਜਿਤ ਦੇ ਧਿਆਉਂਦੇ ਤਿੰਨ ਮੰਗਾ ਜਿਤ ਸੱਚਾ ਹੋ ਹਮਾਰਾ ਤੂੰ ਤਣੀ ਸਭ ਜਗਤ ਬਨ ਜਾਣਾ ਰਾਮ ਰਾਜੇ ਸਭ ਪੰਡਤ ਦਾ ਸਾਧਿਆ ਵਿਤ ਵਸ ਹੱਥ ਧਾਰਾ ਜੋ ਪਾਵੇ ਭਾਂਡੇ ਵਿੱਚ ਵਸਤ ਕਾਲ ਕੁਲੇ ਕਿਆ ਕੋਈ ਕਰੇ ਵਿਚਾਰਾ ਦਸਾਨ ਕੋ ਹਰ ਬਖਸ਼ਿਆ ਹਰ ਭਗਤ ਬੰਦਾਰਾ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਦਾ ਸੁਨਹਾਰ ਕੂੜ ਸੋਨਾ ਕੂੜ ਰੂਪਾ ਕੂੜ ਪਰਨਹਾਰ ਕੂੜ ਕਾਇਆ ਕੂੜ ਕਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜਿਆ ਨੇ ਹੋ ਲਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਦੇ ਚਲਣਹਾਰ ਕੂੜ ਮਿੱਠਾ ਕੂੜ ਮੱਖਣ ਕੂੜ ਰੂਬੈ ਪੂਰ ਨਾਨਕ ਵਖਾਣ ਬੇਨਤੀ ਗੀ ਤੁਧ ਬਾਜ ਕੁੜ ਕੂੜ ਹੱਲਾ ਪਹਿਲਾ ਸਤ ਤਾਂ ਪਰ ਜਾਣੀਏ ਜਰ ਦੇ ਸਤਾ ਹੋਏ ਕੂੜ ਕੀ ਮਲ ਸਰੇ ਤਨ ਕਰੇ ਹੱਥਾਂ ਧੋਏ ਸਤ ਤਾਂ ਪਰ ਜਾਣੀਏ ਜਾਂ ਸੱਚ ਤਰੇ ਪਿਆ ਨਾਉ ਸੁਣ ਮਨ ਰਹਿ ਗਏ ਤਾਂ ਪਾਏ ਸਤ ਦੁਆਰ ਤਾਂ ਪਰ ਜਾਣਿਆ ਜਾਂ ਜੁਗਤ ਜਾਣਿਆ ਜੀਓ ਧਰਤ ਕਾਇਆ ਸਾਧ ਕੈ ਵਿੱਚ ਦੇ ਕਰਤਾ ਬੀਓ ਸਤ ਤਾਂ ਪਰ ਜਾਣਿਆ ਜਾਂ ਸਿੱਖ ਸੱਚੀ ਲੈ ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ ਸਤ ਤਾਂ ਪਰ ਜਾਣਿਆ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਬਹਿ ਰਹਿ ਕਰੇ ਨਿਵਾਸ ਸਭਨਾ ਹੋਏ ਦਾਰੂ ਪਾਪ ਕਟੈ ਧੋਏ ਨਾਨਕ ਵਖਾਣ ਬੇਨਤੀ ਜਿਨ ਸੱਚ ਪੱਲੇ ਹੋਏ ਪੜ ਜਾ ਮਿੰਡਾ ਤਰੀਕਾ ਜੇ ਮਿਲੇ ਤਾਂ ਮਸਤਕ ਲਾਈਏ ਪੁਰਾ ਰਾਤ ਵੇਖ ਮਨ ਅਲਖ ਤੇ ਆਵੇ ਪਰ ਤੁਧ ਪਾਈਏ ਜੇ ਮੇਰੀ ਕਾਰ ਕਮਾਈ ਅਦਰ ਰੁਕਿਆ ਤਾ ਸਰੂਰ ਇਲਾਹੀ ਪਾਈਏ ਵਾਖੋੜੀ ਤੇ ਦਵਾਈਆ ਤੇ ਦਵਾਈਆ ਤੇ ਦਵਾਈਆ ਛੱਡਿਆ ਹੋਈ ਮਨ ਧਿਆਈਏ ਪਾਲਤੇ ਵੇ ਹੋ ਪਾਈਏ ਜੇ ਵੇ ਹੀ ਕਾ ਕਮਾਈਏ ਜੇ ਹੋਣਾ ਪੁਰ ਲਿਖਿਆ ਤਾਂ ਧੁੱਤ ਨਾ ਵੀ ਪਾਈਏ ਮਤ ਥੋੜੀ ਸੇ ਗਵਾਈਏ ਥੋੜੀ ਸੇ ਗਵਾਈਏ हम क्या गुण तेरे मित्र स्वामी हम क्या गुण तेरे ਰਹਾਉ ਤੂੰ ਅਪਰ ਅਪਾਰੋ ਰਾਮ ਰਾਜੇ ਤੂੰ ਅਪਰ ਅਪਾਰ ਕਾਲ ਕੂੜ ਵਰਤਿਆ ਕਲ ਕਾਲ ਦੇ ਵੀ ਉਹ ਬੀਜ ਪਤ ਲੈ ਗਏ ਅਬ ਕਿਉਂ ਗਵੇ ਜੇ ਕੋਇ ਤਾਂ ਰੁਗਵੈਰ ਕੀ ਹੂਰਤ ਹੋਏ ਨਾਨਕ ਪਾਹੇ ਬਾਹਰਾ ਕੋ ਰਹਿ ਰੰਗ ਨਾ ਸੋਏ ਭਰ ਤੁਮ ਚੜਾਈਐ ਸ਼ਰਮ ਪਾਹੋ ਤਨ ਹੋਏ ਨਾਨਕ ਭਗਤੀ ਦੇ ਰਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ ਲਬ ਪਾਪ ਰਾਜਾ ਤਾਂ ਕੂੜ ਹੋ ਸਕਦਾ ਕਾਮੇ ਸਤ ਪੁੱਛੀ ਗਏ ਮੈਂ ਬੇਕਰੀ ਬੀਤਾ ਅੰਧੀ ਰਈਤ ਗਿਆਨ ਮਹੂਨੀ ਪਾਏ ਤੇਰੇ ਮਰਦਾ ਗਿਆਨੀ ਨੱਚੇ ਵਾਜੇ ਬਵੇ ਰੂਪ ਕਰੇ ਸਿੰਗਾਰ ਉਤੇ ਕੁਕੇ ਵਾਦਾ ਗਾਵੇ ਜੁਦਾਵਾ ਵਿਚਾਰ ਮੂਰਖ ਪੰਡਤ ਹਕਮਤ ਹੁਜਤ ਸੰਦੇ ਕਰ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੈ ਮੋਖ ਦਵਾਰ ਦਤੀ ਸਦਾਵੇ ਜੁਖਤ ਨਾ ਜਾਣੇ ਛੜ ਬਹਿ ਖਰਬਾ ਸਾਕੋ ਪੂਰਾ ਪੇ ਹੋਵੇ ਘਟ ਨਾ ਕੋਈ ਆਖੇ ਪਦ ਪ੍ਰਵਾਣਾ ਪਿਛੇ ਪਾਈਐ ਤਾਂ ਨਾਲ ਬੋਲਿਆ ਜਾਪੈ ਮਹੱਲਾ ਪਹਿਲਾ ਵਜੀ ਸੋ ਵਜਗ ਸੱਚਾ ਸੱਚਾ ਵੇਖੇ ਸੋਏ ਸਭਨੀ ਸ਼ਾਲਾ ਮਾਰੀਆਂ ਕਰਤਾ ਕਰੈ ਸੋ ਅਗੇ ਜਾਤ ਨਾ ਦੂਰ ਹੈ ਅਗੇ ਜਿਉ ਨਵੇ जिन की लिख पत पवे चंगे से के पढ़ घुर कर्म जना ताकनी खत्म नहीं तुझ बैठी जगत पाया मत मरना एक आपो तुझ खुवाया पत जाना जिता तुझ आप बुझाया सहदेवी ਖਤ ਕਮਾਇਆ ਖਤ ਕਮਾਇਆ ਖਤ ਕਮਾਇਆ ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਦੂਰ ਤੇਰਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਦਰਸ਼ਨ ਦੇਖ ਜੀਵਾ ਦੂਰ ਤੇਰਾ ਦਰਸ਼ਨ ਦੇਖ ਜੀਵਾ ਪੂਰਨ ਕਰਮ ਹੋਏ ਪ੍ਰਭ ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਰਸ਼ਨ ਦੇਖ ਦੀਵਾ ਗੁਰ ਤੇਰਾ ਦਰਸ਼ਨ ਦੇਖ ਦੀਵਾ ਪੂਰਨ ਕਰਮ ਹੋਏ ਪ੍ਰਭੂ ਮੇਰਾ ਪੂਰਨ ਕਰਮ ਹੋਏ ਪ੍ਰਭੂ ਮੇਰਾ ਪੂਰਨ ਕਰਮ ਹੋਏ ਪ੍ਰਭੂ ਮੇਰਾ ਪੂਰਨ ਕਰਮ ਹੋਏ ਪ੍ਰਭੂ ਮੇਰਾ ਦਰਸ਼ਨ ਦੇਖ ਦੀਵਾ ਗੁਰੂ ਤੇਰਾ ਦਰਸ਼ਨ ਦੇਖ ਦੀਵਾ ਗੁਰੂ ਇਹ ਬੇਨਤੀ ਸੁਣ ਪ੍ਰਭ ਮੇਰੇ ਇਹ ਬੇਨਤੀ ਸੁਣ ਪ੍ਰਭ ਮੇਰੇ ਇਹ ਬੇਨਤੀ ਸੁਣ ਪ੍ਰਭ ਮੇਰੇ ਇਹ ਬੇਨਤੀ ਸੁਣ ਪ੍ਰਭ ਮੇਰੇ ਇਹ ਨਾਮ ਕਰ ਆਪਣੇ ਦੇਰੇ ਇਹ ਨਾਮ ਕਰ ਆਪਣੇ ਤੇਰੇ ਨਾਮ ਕਰ ਆਪਣੇ ਤੇਰੇ ਬਹਿਨਾਮ ਕਰ ਆਪਣੇ ਤੇਰੇ ਬਹਿਨਾਮ ਕਰ ਆਪਣੇ ਤੇਰੇ ਬਹਿਨਾਮ ਕਰ ਆਪਣੇ ਪੂਰਨ ਕਰਮ ਹੋਏ ਸਭ ਮੇਰਾ ਪੂਰਨ ਕਰਮ ਹੋਏ ਸਭ ਮੇਰਾ ਦੀਵਾਂਗੁਰ ਤੇਰਾ ਦਰਸ਼ਨ ਦੇਖ ਦੀਵਾਂਗੁਰ ਤੇਰਾ ਦਰਸ਼ਨ ਦੇਖ ਦੀਵਾਂਗੁਰ ਤੇਰਾ ਦਰਸ਼ਨ ਦੇਖ ਦੀਵਾਂਗੁਰ ਤੇਰਾ ਰਾਖ ਪ੍ਰਭ ਦਾਤੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੇ ਮਿਲੇ ਦਾਤ ਗੁਰ ਪ੍ਰਸਾਦ ਕਿਨੇ ਮਿਲੇ ਦਾਤ ਗੁਰ ਪ੍ਰਸਾਦ ਕਿਨੇ ਮਿਲੇ ਦਾਤੇ ਗੁਰ ਪ੍ਰਸਾਦ ਕਿਨੇ ਮਿਲੇ ਦਾਤੇ पूरन कर्म है सब मेरा पूरन कर्म है सब मेरा ਸੁਨਹੁ ਗਨੋ ਪ੍ਰਭ ਮੇਰੇ ਨੀਤਾ ਸੁਨੋ ਗਨੋ ਪ੍ਰਭ ਮੇਰੇ ਨੀਤਾ ਧਰਮ ਕਮਲ ਵਸਹਿ ਮੇਰੇ ਕੀਤਾ ਧਰਮ ਕਮਲ ਵਸਹਿ ਮੇਰੇ ਕੀਤਾ ਲਾਲ ਕੁਰੇਕ ਕਰੈ ਅਰਦਾਸ ਲਾਲ ਕੁਰੇਕ ਕਰੈ ਅਰਦਾਸ ਲਾਲ ਕੁਰੇਕ ਨਾਨਕ ਇੱਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣ ਕਾ ਵਿਸਰ ਨਾਹੀ ਪੂਰਨ ਗੁਣ ਕਾ ਵਿਸਰ ਨਾਹੀ ਪੂਰਨ ਗੁਣ ਕਾ ਵਿਸਰ ਨਾਹੀ ਪੂਰਨ ਗੁਣ पूरन कर्म होए प्रभु मेरा पूरन कर्म होए प्रभु मेरा दर्शन देख दिवा दर्शन देख दिवा पूरन कर्म ਮੇਰਾ ਪੂਰਨ ਕਰਮ ਹੋਏ ਸਭ ਮੇਰਾ ਪੂਰਨ ਕਰਮ ਹੋਏ ਸਭ ਮੇਰਾ ਤੇਰਾ ਦਰਸ਼ਨ ਦੇਖ ਦੀਵਾ ਪ੍ਰਭ ਮੇਰੇ ਇਹ ਬੇਨਤੀ ਸੁਣ ਪ੍ਰਭ ਮੇਰੇ ਇਹ ਬੇਨਤੀ ਸੁਣ ਪ੍ਰਭ ਮੇਰੇ ਇਹ ਬੇਨਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਤੇਰੇ ਦੇ ਨਾਮ ਕਰ ਆਪਣੇ ਤੇਰੇ ਆਪਣੀ ਸਭ ਨੂੰ ਰਾਖ ਪ੍ਰਭ ਦਾਤੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੇ ਵਿਰਲੇ ਦਾਤੇ ਆ ਗੁਰ ਪ੍ਰਸਾਦ ਕਿਨੇ ਵਿਰਲੇ ਦਾਤੇ ਗੁਰ ਪ੍ਰਸਾਦ ਕਿਨੇ ਵਿਰਲੇ ਦਾਤੇ ਗੁਰ ਪੂਰਨ ਕਰਮ ਹੋਏ ਪ੍ਰਭ ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ Ah. ਰੰਗਨ ਕਰਮ ਹੋਏ ਪ੍ਰਭ ਮੇਰਾ ਰੰਗਨ ਕਰਮ ਹੋਏ ਪ੍ਰਭ ਮੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਦਰਸ਼ਨ ਦੇ ਜੀਵਾ सुब मेंर कमल वठे मे सीता करण कमल वठे मेर सीता कमल रख सीता कर्म कमले सीता पूरम कन मेरा ਪੂਰਨ ਕਰਮ ਹੋਏ ਪ੍ਰਭ ਮੇਰਾ ਜਗਤ ਜਗਤ ਜਗਤ چنویا تانیو گور ارجن کل اچرا تیراج جوگ رس جانیو پیر نرپو مانیو لاکھ میں الکھ لکھایو اگم اگوچر گت گمیر ਸਤਗੁਰ ਪਰਚਾਇਓ ਗੁਰ ਪਰਚੇ ਪਰਵਾਨ ਰਾਜ ਮੈਂ ਜੋ ਕਮਾਇਓ ਤਨ ਤਨ ਗੁਰ ਤਨ ਅਪਰ ਸਰ ਸੋਪਰ ਪਰਾਇਓ ਗੁਰ ਗੰਮ ਪ੍ਰਮਾਨ ਆਜਰ ਜਰਿਓ ਸਰ ਸੰਤੋਖ ਸਮਾਇਓ ਗੁਰੂ ਅਰਜੁਨ ਕਲ ਉਚਤਾ ਤਾ ਸਹਜ ਜੋਗ ਨਿਜ ਪਾਇਓ ਅਮਿਓ ਰਸਨਾ ਬਦਨ ਬਰਦਾਤ ਅਲਖ ਅਪਾਰ ਗੁਰ ਸੂਰ ਸ਼ਮ ਹਉ ਮੈਂ ਨਿਵਾਰਿਓ پہچان ندلو سون سج کر سہارے ہر نام لال جگ ادرو گر رج بسایو گر ارجن کل اچرا تن کہ کل دی دیو سور تھے گور ارجن پورش پرمان پار تھا چالا نہیں لے جا نام نشان جانسان ستگور شب سوار جل سائر سے نام ہری کا بوہ تھا تو سد گور ستگ نام لاگ جگ ادرو جگت ادار نام گول تٹے پاؤ اب نہ ہی اور سرکار بار ان پوری پڑی جو روپ ہریا گرو نانک کہاؤ پاط انگد پیو تت سیو تت ملا انگد کر پا تار اگد کرپا تار امر ستگیو امر داس ਅਮਰਤ ਛਤਰ ਗੁਰੂ ਰਾਮ ਦਿਓ ਗੁਰੂ ਰਾਮਦਾਸ ਦਰਸ਼ਨ ਪਰਸੇ ਗੁਰੂ ਰਾਮਦਾਸ ਦਰਸ਼ਨ ਪਰਸੇ ਕਹਿ ਮਥੁਰਾ ਅੰਮ੍ਰਿਤ ਬਾਣ ਮੂਰਤ ਪੰਜ परमान पुरख गुर अर्जुन पिखो नाइण मूरत पंच परमान पुरख गुर अर्जुन पिखो नाइण रूप सतनाम ਸਤ ਸੰਤੋਖ ਧਰਿਓ ਉਰ ਆਦ ਪੁਰਖ ਪਰਤਖ ਲਿਖਿਓ ਅਚਰ ਮਸਤਕ ਥੁਰ ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ ਪਨ ਮਥੁਰਾ ਮੂਰਤ ਸਦਾ ਥਿਰ ਲਾਏ ਚਿਤ ਸੰਮੁਖ ਰਹੋ ਕਾਲ ਜੁਗ ਜਹਾਜ ਅਰਜਨ ਗੁਰੂ ਸਗਲ ਸ੍ਰੇਸ਼ਟ ਲਾਗਵੇ ਤਰੋ ਤਿਹ ਜਨ ਜਾਚੋ ਜਗਤ ਰਪਤ ਜਾਨਿਅਤ ਬਾਸੁਰ ਰਾਇਣ ਬਾਸ ਜਾਂ ਕੋ ਹਿਤ ਨਾਮ ਸਿਉ ਪਰਮ ਅਤੀਤ ਪਰਮੇਸ਼ਰ ਕੈ ਰੰਗ ਰੰਗਿਓ ਬਾਸਨਾ ਤੇ ਬਾਹਰ ਪੈ ਦੇਖਿਓ ਤਥਾਮ ਸਿਉ ਅਪਰ ਪਰੰਪਰ ਪੁਰਖਿਓ ਪ੍ਰੇਮ ਲਾਗਿਓ ਬਿਨ ਭਗਵੰਤ ਰਸ ਨਾਹੀ ਔਰੇ ਕਾਮ ਸਿਉ ਮਥੁਰਾ ਕੋ ਪ੍ਰਭ ਸਰਬ ਮੈਂ ਅਰਜਨ ਗੁਰ ਭਗਤ ਕੈ ਹੇਤ ਪਾਏ ਰਿਓ ਮਿਲ ਰਾਮ ਸਿਉ ਅੰਤ ਨ ਪਾਵਤ ਦੇਵ ਸਵੈ ਮਨ ਇੰਦਰ ਮਹਾ ਸ਼ਿਵ ਜੋ ਕਰੀ ਹੁਨ ਭੇਦ ਬਿਰੰਤ ਵਿਚਾਰ ਰਹਿਓ ਹਰ ਜਾਪ ਨ ਛਾੜਿਓ ਏਕ ਖਰੀ ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸਿਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਣ ਕੋ ਗੁਰ ਜੋਤਿ ਅਰਜੁਨ ਮਾਹੇ ਸਰੀ ਜਗ ਔਰ ਨ ਜਾਹੇ ਮਹਾ ਤਮ ਮੈਂ ਅਵਤਾਰ ਉਜਾਗਰ ਆਨ ਕੀਆ دينك تب لو نہیں پاگ لار سب لو بھرمتے بہت بہتا کل کو سمندر میں بوٹ تے کب مٹ ہے نہیں رے پچتاؤ تت بچار یہ متھرا جگ تارن کو اوتار بناؤ جپو ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਕਲ ਸਮੁੰਦਰ ਪੈ ਰੂਪ ਪ੍ਰਗਟ ਹਰ ਨਾਮ ਉਦਾਰਣ ਬਸੇ ਸੰਤ ਜਿਸ ਦੇ ਦੁੱਖ ਦਿਦਨ ਨਿਵਾਰਣ ਨਿਰਮਲ ਭੇਖ ਪਾਰ ਤਾਸ ਬਿਨ ਵਰਨਾ ਕੋਈ ਮਨ ਬਚ ਜਿਨ ਜਾਣਿਓ ਭਇਓ ਦਸਮ ਸਰ ਸੋਈ ਤਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹੋ ਭਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤਖ ਹਰ ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤਖ ਹਰ ਅਜੈ ਗੰਗ ਜਲ ਅਟਲ ਸਿੱਖ ਸੰਗਤ ਸਭ ਨਾਵੇ ਨਿਤ ਪੁਰਾਣ ਬਾਚੀਐ ਵੇਦ ਬ੍ਰਹਮਾ ਮੁਖ ਗਾਵੇ ਅਜੈ ਚਵਰ ਸਿਰ ਟੁਲੇ ਨਾਮ ਅੰਮ੍ਰਿਤ ਮੁਖ ਲੀਓ ਗੁਰੂ ਅਰਜਨ ਸਿਰ ਛਤਰ ਆਪ ਪਰਮੇਸ਼ਰ ਦਿਓ ਮਿਲ ਨਾਨਕ ਅੰਗਦ ਅਮਰ ਗੁਰ ਗੁਰ ਰਾਮਦਾਸ ਹਰ ਪਹਿ ਗਇਓ ਹਰ ਬੰਸ ਜਗਤ ਜਸ ਰਿਓ ਸੋ ਕਵਨ ਕਹੈ ਸ੍ਰੀ ਗੁਰ ਮੂਇਓ ਦੇਵਪੁਰੀ ਮੈਂ ਗਇਓ ਆਪ ਪਰਮੇਸ਼ਰ ਪਾਇਓ ਹਰ ਸਿੰਘਾਸਨ ਜੀਓ ਸ੍ਰੀ ਗੁਰ ਤਹਿ ਬਿਠਾਇਓ ਰਹਿਤ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪੈ ਅਸੁਰਗੇ ਤੇ ਪਾਗ ਪਾਪ ਤਿਨ ਪੀਤਰ ਕੰਪੈ काटे सो पाप तिन नरों के गुरु रामदास जिन पायो शतर सिंहासन पृथ्वी गुरु अर्जुन को दे आयो सतयुगत माणियो चलियो बल भान पायो कृष्ण मुरार कंस किर तारत कियो उगर सैन को राज अपै भगत जन दियो कलयुग प्रमाण नानक गुर ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਗੁਰਮਾਇਓ ستگ سے نین کے سمر دیکھنا جے ستگر سے ہردے گھر نام دینو دینا جے ستگ سے جی سے مرن کی تپت مٹاو جے ستگر سے مرن ਰਿਦ ਸਿਦ ਨਵ ਨਿਦ ਪਾਵੈ ਸੋਈ ਰਾਮਦਾਸ ਗੁਰ ਬਲ ਪਾਣਾ ਮਿਲ ਸੰਗਤ ਤਨ ਤਨ ਕਰੋ ਜੇ ਸਤਗੁਰ ਲਗ ਪ੍ਰਭ ਪਾਇਆ ਸੋ ਸਤਗੁਰ ਸਿਮਰੋ ਨਰੋ ਸਤਗੁਰ ਨਾਨਕ ਭਗਤ ਕਰੀ ਇਕ ਮਨ ਤਨ ਮਨ ਤਨ ਦਿਓ ਅੰਗਦ ਅਨੰਤ ਮੂਰਤ ਨਿਜ ਤਾਰੀ ਅਗਮ ਗਿਆਨ ਰਸ ਰਸਿਓ ਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ ਵਾਹੋ ਕਰਤ ਆਇਓ ਸ੍ਰੀ ਗੁਰ ਰਾਮਦਾਸ ਜੈ ਓ ਜੈ ਜਗ ਮਹਿ ਤੈ ਹਰ ਪਰਮ ਪਦ ਪਾਇਓ ਤਾਰਿਓ ਸੰਸਾਰ ਮਾਇਆ ਮਦ ਮੋਹਿਤ ਅੰਮ੍ਰਿਤ ਨਾਮ ਦਿਓ ਸਮਰੱਥ ਪੁਨ ਕੀਰਤਵੰਤ ਸਦਾ ਸੁਖ ਸੰਪਤ ਰਿਧਿ ਅਰ ਸਿਧ ਨਾ ਛੋੜੈ ਸਾਥ ਦਾਨ ਬੜੋ ਅਤਵੰਤ ਮਹਾਬਲ ਸੇਵਕ ਦਾਸ ਕਿਉ ਹੋ ਤਥ ਤਾਹੇ ਕਹਾ ਪਰਵਾ ਕਹੂੰ ਕੀ ਜਾ ਕੇ ਬਸੀਸ ਤਰਿਓ ਗੁਰ ਹੱਥ ਸਤਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁਖ ਪਾਪ ਕਹੋ ਕਤ ਹੋਵੇ ਜੀਓ ਤਾਰਨ ਤਰਨ ਖਿਨ ਮਾਤਰ ਜਾਂ ਕੋ ਦਿਸ਼ਟ ਧਾਰਾ ਸ਼ਬਦ ਰਿਦ ਵਿਚਾਰਾ ਕਾਮ ਕ੍ਰੋਧ ਖੋਵੇ ਜੀਓ ਜੀਨ ਸਭਨ ਦਾਤਾ ਅਗਮ ਗਿਆਨ ਵਿਖਿਆਤਾ ਐਨਸ ਧਿਆਨ ਤਾਵਾ ਪਲਕ ਨਾ ਸੋਵੈ ਜਿਉ ਜਾਂ ਕੋ ਦੇਖਤ ਦ੍ਰਿਦਰ ਜਾਵੈ ਨਾਮ ਸੋ ਨਿਧਾਨ ਪਾਵੈ ਗੁਰਮੁਖ ਗਿਆਨ ਦੁਰਮਤ ਮੈਲ ਧੋਵੈ ਜਿਉ ਸਤਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿਨ ਜਨ ਦੁਖ ਪਾਪ ਕਹੋ ਕਤ ਹੋਵੇ ਜੀਓ ਹਮ ਆਵ ਗੁਣ ਪਰ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਪਰਮ ਪੈ ਭੂਲੇ सतदारा से प्रीत लगाए एक युतम पंथ सुनो गुर संगत तेरे मिलंत जम त्रास मिटाई एक अरदास पाठ की रत की गुरु रामदास राखो सुरना एक अरदास ਰਾਤ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਸੋ ਕਹੋ ਤਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਐ ਸਿਫਤ ਖਸਮਦੇ ਨੂਰ ਅਰਸੋਂ ਕੁਰਸੋਂ ਟਟਿਆ ਤੁਧ ਰਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੇ ਕਟਿਆ ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ ਸਜਣ ਸਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ ਵਿਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੇ ਮਹੱਲਾ ਪੰਜਵਾਂ ਤੋ ਮੈਂ ਆਇਆ ਸਰਨੀ ਆਇਆ ਭਰੋਸਾ ਆਇਆ ਕਿਰਪਾ ਆਇਆ ਜਿਉ ਪਾਵੈ ਤਿਉ ਰਾਖੋ ਸੁਆਮੀ ਮਾਰਗ ਗੁਰ ਹੈ ਪਠਾਇਆ ਤੋ ਮੈਂ ਆਇਆ ਸਰਨੀ ਆਇਆ ਆਵੈ ਤਿਉ ਰਾਖੋ ਸੁਆਮੀ ਮਾਰਗ ਗੁਰ ਹੈ ਪਠਾਇਆ ਰਹਾਉ ਦੁੱਤਰ ਮਾਇਆ ਜੈਸੇ ਪਵਨ ਚੁਲਹਾਇਆ ਸੁਨ ਸੁਨ ਹੀ ਡਰਾਇਆ ਕਰੋ ਤ੍ਰਮ ਰਾਇਆ ਗ੍ਰਹਿ ਅੰਧ ਕੂ ਪਾਇਆ ਪਾਵਕ ਸਗਰਾਇਆ ਓਟ ਸਾਧਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਗਹੀ ਓਟ ਸਾਧਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੇ ਮਹੱਲਾ ਪੰਜਵਾਂ ਤੋ ਮੈਂ ਆਇਆ ਸਰਨੀ ਆਇਆ ਭਰੋਸਾ ਆਇਆ ਕਿਰਪਾ ਆਇਆ ਜਿਉ ਭਾਵੈ ਤਿਉ ਰੱਖੋ ਸੁਆਮੀ ਮਾਰਗ ਗੁਰਹਿ ਪਠਾਇਆ ਜਾਏ ਤੂੰ ਸੰਤਾਂ ਕਾ ਸੰਤ ਤੇਰੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸਵਕ ਕੋ ਪਾਉ ਕਿਤਨਾਹੀ ਤੇਰੇ ਸਵਕ ਕੋ ਪਾਉ ਕਿਤਨਾਹੀ ਜਮ ਨਹੀਂ ਗਾਵੇ ਜਮ ਨਹੀਂ ਆਵੇ ਸਾਚਾ ਸੰਤ ਤੇਰੇ ਮੇਰੇ ਰਾਮ ਰਾਏ ਤੂੰ ਸੰਤ ਕਾ ਸੰਤ ਤੇਰੇ ਤੇਰੇ ਸਵਕ ਕੋ ਪਾਉ ਕਿਤਨਾ ਹੀ ਤੇਰੇ ਸਵਕ ਕੋ सेवक को पाख नाही तेरे सेवक को पाख नाही जम नहीं गावे रे जम नहीं गावे मेरे राम राय ਸਾਚਾ ਸੰਤ ਤੇਰੇ ਤੂੰ ਸੰਤਾ ਕਾ ਸੰਤ ਤੇਰੇ ਉਪਰ ਤੂੰ ਸਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਤ ਮਾਇਆ का ਦਿਨ ਕਲ ਰਾਤੀ ਮੇਰੀ ਗਿਆਨ ਧਿਆਨ ਕਿਸ ਕਰਮ ਨਾ ਨਾਰਾ ਨਾਰ ਮਦਾਰਾ ਤੇਰੀ ਸਭ ਤੇ ਵਰਦਾ ਸਤ ਗੁਰ ਨਾਨਕ ਜਿਨ ਕਲ ਰਾਤੀ ਮੇਰੀ ਸਭ ਸੇਵਾ ਦਾ ਸਤ ਗੁਰ ਨਾਨਕ ਜਿਨ ਕਲ ਰਾਤੀ ਮੇਰੀ ਮੇਰਾ ਰਾਮ ਰਾਏ ਦਾ ਸੰਤ ਮੇਰੇ ਰਾਮ ਰਾਏ ਤੂੰ ਸੰਤ ਦਾ ਸੰਤ ਜਿਸ ਕੇ संता का संत तू संता का संत ज्यो हम शरण प्रभ आए राम राजे जो पावे तू राख ले हम शरण प्रभ आए राम राजे हम फूल बिगाए रात हर लाभ रखाए हम फूल बिगाड़े जिनसरा हर लाल रखाए हम बारक तू गुर पिता है बारक तू गुर पिता है दे मत समझाए दे मत समझाए धन नानक दास हर पांडिया हर पैद रखाए ਸ਼ਲੋਕ ਮਹਲਾ ਪਹਿਲਾ ਦੁਖ ਦਾਰੂ ਸੁਖ ਰੋਗ ਪਹਿਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਤਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਓ ਜਾਤ ਮਹਿ ਜੋਤ ਜੋਤ ਮਹਿ ਦਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀ ਤੀਰੀ ਸੋ ਪਰ ਪਿਆ ਕਉ ਨਾਨਕ ਆ ਕਾਉ ਨਾਨਕ ਕਰਤੇ ਕੀਆਂ ਬਾਤਾਂ ਜੋ ਕੁਛ ਕਰਨਾ ਉਹ ਕਰ ਰਹਾ ਮਹਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣ ਖਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਓ ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ ਮਹਲਾ ਦੂਜਾ ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਆਤਮਾ ਆਤਮਾ ਆਤਮਾ ਜੇ ਦੇਖੋ ਜਾਣ ਭੇਉ ਨਾਨਕ ਤਾਂ ਕਾ ਦਾਸ ਹੈ ਏ ਸੋਈ ਨਰੰਜਨ ਜਿਉ ਮੱਲਾ ਪਹਿਲਾ ਹਾਂ ਕੁੰਬੇ ਬਤਾ ਜਲ ਰਹਾ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬਜਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ ਪੜ ਪੜਿਆ ਹੋਵੇ ਗੁਨਾਹਗਾਰ ਸਾਧੂ ਨੇ ਸਾਧਨਾ ਮਰਿਆ ਜੇ ਖਲ ਖਲਣਾ ਤੇਰੇ ਹੋ ਨਾ ਉਪਸਰ ਗਏ ਸਲਾਮ ਰੱਖਦੀਏ ਜਿਨ ਸਰ ਗਏ ਗਿਆ ਹਰੀਏ ਤੇਰਾ ਤੂਆ ਵਿਚਾਰ ਅਗਰ ਸਾਰੀਏ ਹੋ ਚੱਲੇ ਸੋਗਾ ਮਾਰੇ ਅਗੇ ਮਾਰੀਏ ਅਗੇ ਮਾਰੀਏ ਕਾਲੇ ਕਾਲਣਾ ਤੇ ਵੇ ਹੁਣ ਉਪਚਾਰੀਏ ਅਸੀਂ ਕਲਨ जे तूं मित्र असरी नाल छो chapters ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜਨਾ ਵਰਦਾ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣਾ ਸ਼ਬਦ ਤਾਂ ਗਾਵੋ ਹਰੀ ਤੇਰਾ ਮਨ ਸੁਨੀ ਰਤਾ ਕਹ ਨਾਨਕ ਮਨ ਮੇਰਾ ਤੂੰ ਸਦਾ ਰਹੋ ਹਰ ਨਾਲ ਹਰ ਨਾਮ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ ਅੰਗੀਕਾਰ ਕੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕੋ ਮਨ ਹੋ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਮ ਸਾਥੇ ਸਾਰੇ ਬਾਚਾ ਨਹੀਂ ਛੜ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਸਦਾ ਸੁਖ ਸਲਾਹ ਤੇਰੀ ਨਾਮ ਮਨ ਵਸਾਹ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇ ਕਹ ਨਾਨਕ ਸੱਚੇ ਘਰ ਬਚਾ ਨਾਹੀ ਘਰ ਤੇਰਾ ਸਤਾ ਨਾਮ ਮੇਰਾ ਆਧਾਰ ਸਾਤ ਨਾਮ ਆਧਾਰ ਮੇਰਾ ਸੁਖਾ ਸਭ ਸਮਾਈ ਹਰ ਸਾਥ ਸੁਖ ਮਨ ਆਏ ਵਸਿਆ ਦਾਤਾ ਸਭ ਸੁਦਾਇਆ ਸਦਾ ਕੁਰਬਾਨ ਕੀਤਾ ਗੁਰ ਪਹੁੰਚ ਦੀਆਂ ਇਹ ਵਜਾਇਆ ਕਹ ਨਾਨਕ ਸੋ ਸੰਤੋ ਸਬਦ ਪਰੋ ਪਿਆਉ ਸਾਚਾ ਨਾਮ ਰਹਾ ਵਾਜੇ ਪੰਥ ਸਬਦ ਘਰ ਸਤਾਗੇ ਘਰ ਸਤਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਪੰਚ ਦੂਤ ਤੁਧ ਵਾਸੇ ਕੀਤੇ ਕਾਲ ਕੰਤ ਕੁਮਾਰਿਆ ਹੋਰ ਕਰਮ ਕਾਇਆ ਤੁਧ ਨਾਮ ਹੱਥ ਰਾਖੇ ਕਹੈ ਨਾਨਕ ਤਸ ਕੋ ਆਸਤ ਕਾਰਿਆ ਮਦਵਾਜੇ ਅੰਧ ਸੁਹੋ ਵਡ ਭਾਗ ਹੋ ਸਗਲ ਮਨੋਰਥ ਪੂਰੇ ਬਾਰ ਬ੍ਰਹਮ ਸਭ ਪਾਇਆ ਉਤਰੇ ਸਗਲ ਸੂਰੇ ਰੂਪ ਰੋਗ ਸੰਤਾਪ ਤੇਰੇ ਸੁਣੀ ਸਤੀ ਬਾਣੀ ਸੰਤ ਸਾਧੂ ਭੈ ਸਰਸੇ ਜਾਣੇ ਗੁਰ ਤੇ ਜਾਣ ਸੁਣ ਤੇ ਸੁਣੀ ਕਹਿ ਕੇ ਭਗਤ ਸਤ ਗੁਰ ਰਹਿਆ ਪਰ ਪੂਰੇ ਬਿਨਵੰਤ ਨਾਲ ਗੁਰ ਚਰਨ ਦਾ ਵਾਜੇ ਰੰਗ ਤੂੰ ਹੇ ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਆਈਐ ਜੇ ਸਡਠੇ ਸਭ ਦੁਖ ਜਾਏ ਏਕ ਬਹਾਦਰ ਸਿਮਰਿਆ ਕਰ ਨਉ ਨਿਦਾਵੈ ਧਾਇ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾਤ ਹਨ ਧਰ ਕੇ ਬੋਲੋ ਜੀ ਗੁਰੂ ਬੋਲੋ ਜੀ ਪੰਜਾਂ ਪਿਆਰਿਆਂ ਚੌਹਾ ਸਾਹਿਬ ਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣਡਿਠ ਕੀਤਾ ਤੇਰਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਈ ਖੋ ਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਵਸਾ ਨਾਲ ਦੇਵਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੇ ਪੰਜਾ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੇ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਚਤਿਆ ਚਤਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰਛਿਆ ਦੇਗ ਤੇਗ ਫਤਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਭੋਲ ਬਾਲੇ ਭੋਲਾ ਜੀ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ ਕੇ ਸਦਾਨ ਰਹਤ ਦਾਨ ਭਾਵੇਕ ਕਦਾਨ ਵਿਸਾਹ ਦਾਨ ਪ੍ਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅਮਰਤਸਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਆਹੇ ਗੁਰੂ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਖਾਇਆ ਬਵਾਹੇ ਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਲਿਓਟਿਆਂ ਦੀ ਓਟ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਾਜ਼ੂਰ ਸ਼ਬਦ ਚੌਂਕੀ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਸੱਚੇ ਪਾਤਸ਼ਾਹ ਜੀ ਜਿੰਨਾ ਜਿੰਨਾ ਗੁਰਮੁਖ ਪ੍ਰੇਮੀਆਂ ਵੱਲੋਂ ਕੜਾ ਪ੍ਰਸ਼ਾਦ ਭੇਟਾ ਕੀਤਾ ਗਿਆ ਹੈ ਤਿਨਾਂ ਦੀ ਅਰਦਾਸ ਸਮੂਹ ਸੰਗਤ ਅਤੇ ਟਹਿਲੀਆਂ ਦੀ ਅਰਦਾਸ ਸਤਿਗੁਰੂ ਜੀ ਸਰਬਤ ਸਾਧ ਸੰਗਤ ਨੂੰ ਆਪਣੇ ਦਰੋਂ ਕਰਾਂ ਸਿੱਖੀ ਸਦਕ ਪਰਹੋਸਾ ਨਾਮ ਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਜੀ ਦੇ ਹਾਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪਰਵਾਨ ਹੋਵੇ ਪਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿਤ ਆਵੇ ਸਿੱਖਾ ਪੜਦੇ ਸੁਣਦੇ ਸਰਬਤ ਲਾਹੇ ਵੰਦ ਹੋਵਾਰ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਗੁਰ ਝਿੜਕੇ ਤਮੀਠਾ ਲਾਗੇ ਜੇ ਬਖਸ਼ੇ ਤਾਂ ਗੁਰ ਵਡਿਆਈ ਜੇ ਜੇ ਗੁਰ ਛੇੜੇ ਕੇ ਤਾਹੀ ਖਾਨਾ ਕੇ ਜੇ ਬਖਸ਼ੇ अनेक उपाह करी गुर गुर पाग सोड़ा गुर पाग सुखाए पा ਹਜ਼ੂਰ ਚਰਨ ਆਰਾਧੀ ਦਇਆ ਕਰੋ ਦਇਆ ਕਰੋ ਮੇਰੇ ਸਾਈਂ ਦਇਆ ਕਰੋ ਦਇਆ ਕਰੋ ਮੇਰੇ ਸਾਈਂ ਐਸੀ ਮਤ ਦੀ ਗੁਰ ਸਦਾ ਸਦਾ ਤੁਧ ਧਿਆਈ ਸਦਾ ਸਦਾ ਤੁਧ ਧਿਆਈ ਸਦਾ ਤੁਧ ਧਿਆਈ ਸਦਾ ਤੁਧ ਧਿਆਈ ਰਹਿਣ ਜਨਮ व ਜਿਨ ਮਸਤਕ ਤੋਰ ਹਰ ਲਿਖਿਆ ਤਿਨਾ ਸਤਿਗੁਰੂ ਮਿਲਿਆ ਰਵਾਂਗਾ ਅਗਿਆਨ ਅੰਧੇਰਾ ਤਕਿਆ ਗੁਰ ਅਖਰਿਆ ਹਰ ਭਾਰਤਨ ਪਦਾਰਥੋ ਫਿਰ ਬਹੁਤ ਨਾਮ ਨਾਮ ਨਾਮ ਆਇਆ ਰਾਗ ਹਰ ਮੇਰਿਆ ਸ਼ਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇਕ ਰਾਥਿ ਕਰਥਵਾ ਹੋ ਜੁਗ ਜੁਗ ਫਿਰ ਵਟਾਈਐ ਗਿਆਨੀ ਬੁਝੇ ਤਾਹੇ ਸਾਜੁ ਰਾ ਕਾ ਧਰਮ ਗੈਰ ਥਵਾ ਹੋ ਤ੍ਰੇਤੈ ਰਥ ਜਤੇ ਕਾ ਜੋਰ ਗੈਰ ਥਵਾ ਹੋ ਦੁਆਪਰ ਰਥ ਤਪੈ ਕਾ ਸਤ ਘਰ ਸਵਾਹੋ ਕਲਯੁਗ ਰਥ ਅਗਨ ਕਾ ਕੂੜਕ ਰਥਵਾਹ ਮਹੱਲਾ ਪਹਿਲਾ ਸਭ ਕਹੇ ਚਿਤਮਰ ਸਮੀ ਸਚ ਮੈਂ ਅਥ ਸਤ ਹੈ ਸਭ ਕੋ ਸਤ ਸਮਾਵੇ ਰਿਗ ਕਹੇ ਰਹਿਆ ਭਰਪੂਰ RAM ਨਾਮ ਦੇਵਾ ਮੈਂ ਤੂ ਨਾਇ ਲੈ ਪ੍ਰਾਚਿਤ ਜਾਏ ਨਾਨਕ ਤਉ ਮੋਖਨ ਤਰਪਾਇ ਜੁਜ ਮਹਿ ਜੋਰ ਥਲੀ ਸੁੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੁਸੀ ਲੈ ਆਇਆ ਸੁੰਦਰਾਵਲ ਮੈਂ ਰੰਗ ਕੀਆ ਕਾਲ ਮੈਂ ਬੇਦ ਸਰਬਣ ਹੁਆ ਨਾ ਖੁਦਾਈ ਅੱਲੋ ਭਇਆ ਨੀਲ ਬਸਲੇ ਕੱਪੜੇ ਪਹਿਰੇ ਤੁਰਖਾਣੀ ਅਮਲ ਕੀਆ ਆਚਾਰੇ ਵੇਦ ਹੋਏ ਸਚਿਆਰ ਪੜੇ ਗੁਣੇ ਤੁਮ ਚਾਰ ਵਿਚਾਰ ਭਾਉ ਭਗਤ ਕਰਨੀ ਸਦਾਏ ਤਉ ਨਾਨਕ ਮੋਖ ਅੰਤਰ ਪਾਇ ਪੜ ਸਤਿਗੁਰ ਵਿਟੋ ਬਾਰੇ ਜਿਸ ਮਿਲਿਆ ਹੱਥ ਮੁਖ ਮਾਲਿਆ ਜਿਨ ਕਰ ਦਿੱਤਾ इंद्री भक्त गाया सतगुरु लुटे देवन गाया सतगुरु लबोता विरला कनैन गाया कर कृपा पार गाया पार गाया पार गाया ਸਮਾਲਿਆ ਜਿਨ ਕਰਤੇ ਇਸ ਗਿਆਨ ਦਿੰਦੀਆਂ ਨੇ ਤ੍ਰਿਜਗਤ ਨਿਹਾਲਿਆ ਜਿਨੀਏ ਸਾਰ ਨਾਮ ਨਾ ਚੇਤਿਓ ਤੇ ਬਾਹਰ ਲਗਿਆ ਰਾਮ ਰਾਜੇ ਇਹ ਮਾਨਸ ਜਨਮ ਗੁਲਾਮ ਨਾਮ ਬਿਨਾ ਬਿਰਥਾ ਸਭ ਜਾਏ ਹੁਣ ਵਸੈ ਹਰ ਨਾਮ ਨਾ ਬੀਜਿਓ ਅਕੇ ਭੁਖਾ ਕਾ ਖਾਏ ਮਨਮੁਖਾ ਲੋ ਫਿਰ ਜਨਮ ਹੈ ਪਹਿਲਾ ਸਿਮਲ ਰੁਖ ਸਰਾਏ ਰਾਤ ਦੀਰਗਤ ਮੁੱਚ ਹਾਂ ਵੇ ਆਵੇ ਆਸ ਕਰ ਜਾਹਿਰ ਰਸ ਕਿਤ ਫਲ ਫਿਕੇ ਫੁੱਲ ਬਕ ਬਕੇ ਕਮ ਨਾ ਆਵੇ ਫਤ ਮਿਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਵੇ ਆਪ ਕੋ ਪਰ ਕੋ ਨਵੇ ਨਾ ਕੋਏ ਧਰਤ ਰਾਜ ਤੋਲੀ ਗਏ ਨਵੇ ਸੋ ਗੋ ਰਾਗੋ ਅਪਰਾਧੀ ਦੂਨਾ ਨਵੇ जोहन का मृगा है चीत निवाया क्या थिए जर जय कसुध जय महला पहला पढ़ पुस्तक संध्या दाजन सिल पूछ बगल समाधन मुख झूठ विभूखण सारन त्रपास हाल विचारन ਗਲ ਮਾਲਾ ਤਿਲਕ ਲਾਟਨ ਦੋਇ ਧੋਤੀ ਬਸਤ ਕਪਾਟਨ ਜੇ ਜਾਨ ਸੁਭਮੰ ਕਰਮੰ ਸਭ ਫੁਕਤ ਲਿਸੋ ਕਰਮਨ ਕਉ ਨਾਨਕ ਕਉ ਨਾਨਕ ਨਿਤ ਧਿਆਵੇ ਬਿਨ ਸਤਗੁਰ ਵਾਟ ਨ ਪਾਉ ਪੜਪਕ ਸੁਹਾਵਨਾ ਸਭ ਦੁਨੀਆ ਅੰਦਰ ਗਵਨਾ ਮੁਲਕ ਆਪਣਾ ਆਪੇ ਹੀ ਕੀਤਾ ਪਾਵਨਾ ਕੇ ਦਾ ਦਾਤੀ ਰੇ ਅੱਗਾ ਗਵਨਾ ਮੁਲਕ ਕਲਿਆ ਸੰਦ ਸੈ ਰਾਜ ਰਾਵਣਾ ਪਰ ਹੁਣ ਪਤਲਾ ਕਾਵਣਾ ਪਤਲੋ ਤਾਵਣਾ ਪਛੋ ਸਾਵਣਾ ਸੁਹਾਵਣਾ ਛੱਡ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹੁਕਮ ਕੀ ਮਨ ਭਾਵ ਦੇ ਨਾਲ ਭਿੜਿਆ ਕੇ ਜਾਵਣਾ ਲੰਗਾ ਦੀ ਸਿੱਖਾ ਲਿਆ ਤਾਂ ਸੈ ਕਰਣਾ ਕਰੋ ਗਣ ਪਛੋ ਤਾਵਣਾ ਕਰੋ ਗਣ तू हर तेरा सबको सब तुझ पाए राम राते शास्त्र सरद कुछ नहीं सब चले चलाए तू मिले तारक तुझ मिले जो हर मनो पाए सतगुर पिटिया ਹਰ ਨਾਮ ਕਰਾਏ ਨਾਮ ਕਰਾਏ ਸਲੋਕ ਮਹਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹੋ ਜਨੇ ਉਜੀ ਕਾ ਹਾਈ ਤਾਂ ਪਾਂਡੇ ਖਤ ਨਾ ਇਹੋ ਟੁੱਟੈ ਨਾ ਮਲ ਲੱਗੈ ਨਾ ਜਲ ਨਾ ਜਾਏ ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ ਸੋਕਣ ਮਲਨ ਆਇਆ ਪੈ ਚੁਕੇ ਪਾਇਆ ਸਿਖਾ ਕੰਨ ਚੜਾਈਆ ਗੁਰ ਬ੍ਰਾਹਮਣ ਹੋਥਿਆ ਓ ਮੂਆ ਉਹ ਝੜ ਪਿਆ ਬੇਤਕਾ ਗਿਆ ਮਹਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠਗੀਆਂ ਮੀਆਂ ਰਾਤ ਜਨਸ ਜੀ ਨਾਲ ਤਦ ਤਪਾਹ ਹੋ ਕਤੀਏ ਬਮਣ ਵਟੇ ਆਏ ਉਹ ਬਕਰਾਰ ਨਿਖਾਇਆ ਸਭ ਕੋ ਆਖੇ ਪਾਏ ਹੋਏ ਪ੍ਰਾਣਾ ਸੁਤੀਏ ਵੀ ਫਿਰ ਪਾਈਐ ਹੋ ਨਾਨਕ ਤਗਨਾ ਕੀਤੀ ਜੇ ਤੱਕ ਹੋਵੇ ਦੁਰ ਮਹਲਾ ਪਹਿਲਾ ਨਾਮ ਨਾ ਪਤੂ ਪੁਜੈ ਸਾਲਾਹੀ ਸਦ ਸੂਤ ਦਰਗਹ ਅੰਦਰ ਪਾਈ ਹੈ ਤਗਨਾ ਤੁਰ ਸੂਤ ਮਹਲਾ ਪਹਿਲਾ ਤਗਨਾ ਇੰਦਰੀ ਤਗਨਾ ਨਾਰੀ ਭਲ ਕੇ ਥੁੱਕ ਪਵੈ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਿਹਵਾ ਤਗ ਨਾ ਅੱਖੀ ਵੇ ਤਗਾ ਵਤੈ ਵਟ ਧਾਗੇ ਵਰਾ ਕਤੈ ਲੈ ਪਾੜ ਕਰੇ ਹੋ ਕੜ ਕਾਗਲ ਦਸੇਰਾ ਸੁਣ ਵੇਖੋ ਸੁਣ ਵੇਖੋ ਲੋਕਾਇਓ ਵਿਦਾਨ ਮਨ ਅੰਦਾ ਮਨ ਅੰਦਾ ਨਾ ਸੁਜਾਨ ਪੜ ਸਾਹਿਬ ਕਿਰਪਾ ਕਰੇ ਤਾਂ ਖਾਈ ਕਰ ਕਰੇ ਤੇ ਜਿਸਨੂੰ ਹੁਕਮ ਨਾ ਜਿਵਨਿਆ ਹੋਵਾ ਤਾਕਤ ਮੈਂ ਕਾਮਨ ਖਾਈ ਜੀ ਬਨ ਕੇ ਮਨ ਬੰਦਿਆ ਸੋਪਨ ਖਾਈ ਤਾਂ ਦਰਗਾਹ ਕੋਈ ਗਾਵੇ ਰਾਗੀ ਨਾਦੀ ਬੇਦੀ ਬਪਾਤ ਕਰ ਨਹੀਂ ਹਰ ਹੱਤੀ ਦੇ ਹੱਥ ਕਰਦੇ ਨਿਰੰਤਰ ਕਪਟ ਵਿਕਾਰ ਤਿਨਾਵੇ ਕਥੀਜੈ ਹਰ ਕਰਤਾ ਸਭ ਕੁਛ ਜਾਣਦਾ ਸਿਰ ਰੋਗ ਹਰ ਜੀਜੈ ਨਿਰੰਤਰ ਤੁਮ ਕੇ ਦਾਸ ਸੁਖ ਹੈ ਹਰ ਭਗਤ ਹਰ ਜੀਜੈ ਹਰ ਦੀ ਸ਼ਲੋਕ ਮਹਲਾ ਪਹਿਲਾ ਗਉ ਬ੍ਰਹਮਣ ਕੋ ਕਰ ਲਾਵੋ ਗੋਬਰ ਤਰਨਾ ਜਾਈ ਤੋਤੀ ਤਾ ਜਪ ਮਾਲੀ ਧਾਨ ਮਲੇਸ਼ਾ ਖਾਈ ਅੰਤਰ ਪੂਜਾ ਪੜ੍ਹੇ ਕਤੇਬਾ ਸੰਜਮ ਤੁਰ ਕਾ ਪਾਈ ਛੋਡੀ ਲੈ ਪਖੰਡਾ ਨਾਮ ਲੈ ਜਾਹੇ ਤਰੰਦਾ ਮਹੱਲਾ ਪਹਿਲਾ ਮਨ ਖਾਣੇ ਕਰਨ ਸ੍ਰੀ ਵਗਾਲ ਤਿੰਨ ਗਲਤਾ ਤਿੰਨ ਘਰ ਬਾਮਣ ਪੂਰਹਿ ਨਾਦ ਉਹ ਨਾਥ ਆਵੇ ਹੋਈ ਸਾਥ ਕੁੜੀ ਰਾਤ ਕੂੜਾ ਵਪਾਰ ਕੂੜ ਬੋਰ ਕਰੇ ਆਹਾਰ ਧਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਮੱਥਾ ਟਿਕਾ ਪੇੜ ਧੋਤੀ ਕਖਾਈ ਹੱਥ ਸੁਰੀ ਜਗਤ ਕਾ ਸਾਈ ਨੀਲ ਵਸਤਰ ਪਹਿਰ ਹੋਵੇ ਪ੍ਰਮਾਨ ਮਨੇ ਸਤਾਨ ਲੈ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇਖੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੇ ਵੇ ਮਤ ਪਿੱਟੇ ਇਹੋ ਆਲੂ ਅਥਾਟਾ ਫਿਟੇ ਤਨ ਪਿੱਟੇ ਪੇੜ ਕਰੇ ਨੂੰ ਮਨ ਝੂਟੇ ਚੁਲੀ ਭਰੇਨ ਕਹੋ ਨਾਨਕ ਸਤ ਸਿਆਈਐ ਸੁਤ ਹੋਵੇ ਤਾਂ ਸਤ ਪਾਈਐ ਪੜਤ ਨ ਸਭ ਕੋ ਦੇਖ ਨਦਰੀ ਦੇਖ ਚਲਾਇਆ ਆਪੇ ਹੀ कर्म करायला ढोडावड मेली सरसर कंदला लाल दुपट जे सुलताना काऊ करायला धर्म गुण एक ना बायला एक ना बायला एक ना حملتها ਜਨਨ ਤੇਰ ਹਰ ਹੈ ਪ੍ਰੀਤ ਹੈ ਤੇ ਜਨ ਸੁਗੜ ਸਿਆਣ ਰਾਮਾ ਤੇ ਜੇ ਬਾਹਰੋਂ ਫੁੱਲ ਤੁਪੋਦੇ ਪੀਥਰੇ ਆਵਾਣੇ ਹਰ ਸੰਤਾਨੋ ਹਰ ਮਾਨ ਦਿਵਾਨੇ ਮਨ ਨਾਨਕ ਨਾਮ ਵਿਕਾਨ ਹੈ ਹਰ ਤਾਨ ਤਾਨੇ ਸ਼ਲੋਕ ਮਹਲਾ ਪਹਿਲਾ ਜੇ ਮਹਾਕਾ ਕਰਮ ਹੈ ਕਰਮ ਹੈ ਪਿਤਰੀ ਦੇ ਅਗੇ ਪਿਤਰੀ ਚੋਰ ਕਰੇ ਵੱਡਿਆ ਹੱਥ ਦਲਾਲ ਕੇ ਮਸਵੀਏ ਕਰੇ ਨਾਨਕ ਕੈ ਸੋ ਮਿਲੇ ਜੇ ਖੱਟੇ ਖਾਲੇ ਦੇ ਮਹੱਲਾ ਪਹਿਲਾ ਜੋ ਜੁਰੂ ਸਰਨਾਵਨੀ ਆਵੇ ਵਰਵਾ झूठे ਮੁਖ मुखवते ਨਿਤ ਨਿਤ ਹੋਏ ਖਵਾਰ ਸੁਤੇ ਇਹ ਨਾ ਆਖੀਏ ਬੰਦ ਪਿੰਡਾ ਸੁਤੇ ਸਈ ਨਾਨਕਾ ਜਿਨ ਮਨ ਵਸੇ ਹਾਸੇ ਪੌੜੀ ਤਰੇ ਭਲਾਣ ਕੋਣ ਵੇ ਹਰ ਰੰਗੀ ਹਰ ਮੁਸਵਾਰਿਆ ਤੇ ਮਨ ਹਰ ਸਾਹਿਬਤ ਕਰਪਾ ਕਰ ਮਰਨ ਵਿਚਾਰਿਆ ਦਰਿਆਈ ਜੋ ਬਨ ਤੁਮ ਸੁਣ ਮਰਿਆ ਆ ਛਾਇਆ ਵੇਖ ਮੈਂ ਲਖਨ ਵਿਸਾਰਿਆ ਜਰਿਆ ਜੋ ਬਨਹਾਰਿਆ ਜਨਾਇ ਜੋ ਬਨਹਾਰਿਆ ਜਿਤ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਗੁਰਸਿੱਖੀ ਸੋ ਭਰਿਆ ਲੈ ਦੂਰ ਮੁਖ ਲਾਵਾ ਗੁਰਸਿੱਖਾ ਕੀ ਕਾਲ ਛਾਏ ਪਈ ਜਿਨ ਹਰ ਨਾਮ ਤੇ ਆਵਾ ਨਾਨਕ ਸਤਿਗੁਰ ਪੁਜਿਆ ਜਨ ਹਰ ਕੂਸ ਸਰਾਵਾ ਸ਼ਲੋਕ ਮਹਲਾ ਪਹਿਲਾ ਜੇ ਕਰ ਸੁਖ ਮਨਿਆ ਸਭ ਤੇ ਸੁਖ ਕੋ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਦਾਣੇ ਅਨ ਕੇ ਜੀਆਂ ਬਾਦ ਨਾ ਕੋ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਸੂਤ ਕਿਉਂ ਕਰ ਰੱਖਿਆ ਸੂਤ ਕਪਵੈ ਦਸੋਏ ਨਾਨਕ ਸੂਤ ਕੇ ਬਨਾ ਉਤਰੇ ਗਿਆਨ ਉਤਰ ਤੋਈ ਮਹਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਦੇਵਾ ਸੂਤਕ ਕੋ ਪਕੀ ਸੂਤਕ ਵੇਖਣਾ ਪਰਤੈ ਪਰਤਨ ਰੂਪ ਕੰਨੀ ਸੁਦਕ ਕਨ ਪੈ ਨਾਨਕ ਸੰਸਾਦ ਜੀ ਬੱਦੇ ਦਮ ਫੁਰਦਾ ਮਹਲਾ ਪਹਿਲਾ ਸਭੋ ਸੂਤਕ ਪਰਮ ਹੈ ਦੁਜੇ ਲਗਦਾਏ ਜਮਣ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਜਿਤੋਂ ਰਿਕ ਸੰਭਾਹੇ ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਪੁਸਤਕ ਨਾਏ ਪੜੇ ਸਤਿਗੁਰ ਵੱਡਾ ਕਥ ਲਾਹੀ ਗਏ ਜਿਸ ਨਿਸ ਵੜਿਆ ਵਡਿਆਈਆ ਗੁਰ ਗੁਰਵਾਈਆ ਜਾ ਕੁਛ ਪਾਣਾ ਮਨ ਮੁਕਾਈਆ ਪ੍ਰਭ ਮਤ ਹੱਥ ਕਰ ਵਿਚੋਂ ਵਾਰ ਰਜਿਆ ਫਰਿਆਈਆ ਸਹਿ ਲੋੜ ਦੁਬਾਇਆ ਲੋੜ ਦੁਬਾਇਆ ਲੋੜ ਦੁਬਾਇਆ ਜਿਨ ਕਰ ਦੇਸ ਗਿਆਨ ਜੰਦੀ ਨਿਤ ਜਗਤ ਨਿਹਾਲਿਆ ਕਸਮ ਛੋੜ ਦੂਜੇ ਲਗੇ ਡੁੱਬੇ ਸੇਵਣ ਜਾ ਰਿਆ ਸਤਿਗੁਰ ਹੈ ਕੋਈ ਥਾਵੇਂ ਲੈ ਵਿਚਾਰਿਆ ਕਰ ਕਿਰਪਾ ਗੁਰਸਿੱਖ ਕਾ ਮਨ ਹਰ ਪ੍ਰੀਤ ਹੈ ਹਰ ਨਾਮ ਹਰ ਤੇਰੀ ਰਾਮ ਰਾਤੇ ਹਰ ਸੇਵਹਿ ਪੂਰਾ ਸਤਿਗੁਰੂ ਭੁਖ ਜਾਏ ਲੈ ਮੇਰੀ ਗੁਰਸਿੱਖ ਦੀ ਭੁਖ ਸਭ ਗਈ ਭੁਖ ਤੇ ਹੁਰ ਖਾਏ ਕਨੇਰੀ ਹਰ ਤੇਰਾ ਟੂਟ ਨਾ ਆਵੇ ਹਰ ਸੁਨ ਤੇਰੀ ਵਾਹਿਗੁਰੂ ਸਲੋਕ ਮਹਲਾ ਪਹਿਲਾ ਪਹਿਲਾ ਸੁਚਾਇਆ ਹੋਏ ਸੁਚੇ ਬੈਠਾਇਆ ਸੁੱਚੇ ਅੱਗੇ ਰੱਖਿਓ ਕੋਈ ਨਾ ਘਟਿਓ ਜਾਏ ਸੁੱਚਾ ਹੋਏ ਕਹਿ ਦੇਵੇ ਲਗਾ ਪੜਨ ਸਲੋਕ ਕੋਥੀ ਜਾਈ ਸਟਿਆ ਕਿਸ ਨੂੰ ਲਗਾ ਦੋਖ ਹਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇ ਤਾਲੂ ਜਵਾ ਪਾਇਆ ਕਿਰਤ ਤਾ ਹੁਆ ਪਾਪ ਪਵਿੱਤ ਪਾਪੀ ਸਿਉ ਤਨ ਗੱਡਿਆ ਦੁੱਖਾਂ ਪਈਆਂ ਤਿਤ ਜੇ ਮੁਖ ਨਾਮ ਨਾ ਉਚਰੇ ਮਨ ਨਾਵੇ ਰਸਕਾਰ ਨਾਮ ਕੇ ਵੇ ਜਾਣੀਏ ਤਿਤ ਮੁਖ ਸੁਖਾ ਪਾਇ ਮੱਲਾ ਪਹਿਲਾ ਪੰਡ ਜੰਮਿਆ ਪੰਡ ਨਿਮਿਆ ਪੰਡ ਮੰਗਣ ਵੀ ਆਹੋ ਪੰਡੋ ਹੋਵੇ ਦੋਸਤੀ ਪੰਡੋ ਚੱਲ ਰਹੋ ਪੰਡ ਮੂਆ ਪੰਡ ਪਾਲਿਆ ਪੰਡ ਹੋਵੇ ਬੰਦਾਨ ਸੋ ਕਿਉ ਸੋ ਕਿਉ ਸੋ ਕਿਉ ਮੰਦਾ ਆਖੀਏ ਸੋ ਕਿਉ ਮੰਦਾ ਆਖੀਏ ਜਿਤ ਜੰਮ ਹੈ ਸਾਧੋ ਭੰਡੋ ਹੀ ਭੰਡ ਉਪਜੈ ਭੰਡਾ ਬਾਜ ਨਾ ਕੋਏ ਨਾਨਕ ਭੰਡਾ ਬਾਹਰਾ ਏਕੋ ਸਤਾ ਦੋ ਜੇਤ ਮੁਖ ਦਾ ਸਲਾਹੀ ਹੈ ਭਗਰ ਤਿਤਾਰ ਨਾਨਕ ਦੇ ਮੁਖਦਲੇ ਸਿੱਖ ਤੇ ਦਰਬਾਰ ਪਰ ਸੁਖਾ ਕੇ ਆਪਣਾ ਜਿਸ ਨਾਹੀ ਸੋ ਸੁਣ ਕੱਢਿਆ ਕਿਤਾਬ ਆਪਣਾ ਆਪੇ ਹੀ ਲੇਖਾ ਸੰਗਲਾ ਕਾਰਜ ਗਰ ਮੋਨੇ ਮਤ ਸਮਰਖੇ ਬੜੇ ਖੁਦ ਏ ਹੋ ਬੁਝਿਆ ਪੂਰ ਕਾ ਨਾਮ ਅੰਦੇ ਗਰ ਮਨ ਜਿਹਾ ਬੁੱਧੀ ਕੋਈ ਸਭ ਕੋ ਆਖੇ ਆਪਣਾ ਜਿਸ ਨਾਹੀ ਸੋਚਣ ਕਟਿਆ ਕੀਤਾ ਆਪਣਾ ਆਪਣਾ ਆਪੇ ਲਿਖਾ ਸੰਨਿਆ ਹੈ ਜਾਣਣਾ ਨਹੀਂ ਹੈ ਜਗ ਦਾ ਕਾਇਮ ਕਰ ਸੰਨਿਆ ਬੰਦਾ ਕਿਸੇ ਨੂੰ ਆਖੇ ਗੁਰ ਕਾ ਮਨ ਵਾਦਾਈਆਂ ਦਿਨੀ ਮੇਰਾ ਹੱਥ ਗੁਰ ਵਿਖਾਰਾ ਬਣਾਵੇ ਕੋਈ ਕਰ ਗਲ ਸੁਣਾਵੇ ਹੱਥ ਨਾਮ ਕੀ ਸੋ ਲਗੇ ਗੁਰ ਸਿੱਖਾ ਮਨ ਮਿਠਾ ਹਰ ਦਰ ਗਏ ਗੁਰ ਸਿੱਖਾ ਨਾਮ ਜਿਨਾ ਮੇਰਾ ਸਤਿਗੁਰ ਤੁਸਾਂ ਹਰ ਹਰ ਮਨ ਸ਼ਲੋਕ ਮਹੱਲਾ ਪਹਿਲਾ ਨਾਨਕ ਫਿਕਾ ਬੋਲਿਆ ਤਨ ਮਨ ਫਿਕਾ ਹੋਏ ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਏ ਫਿਕਾ ਦਰਗਹ ਸਕੀਐ ਮੈਂ ਥੁਕਾ ਫਿਕਾ ਪਾਹੇ ਫਿਕਾ ਮੂਰਖ ਆਖੀਐ ਪਾਣਾ ਲਹਿ ਸਜਾਏ ਮਹਲਾ ਪਹਿਲਾ ਅੰਦਰੋਂ ਝੂਠੇ ਅੰਦਰੋਂ ਅੰਦਰੋਂ ਝੂਠੇ ਬੈਜ਼ਬਾਰ ਦੁਨੀਆ ਅੰਦਰ ਫੈਲ ਅਠ ਤੀਰਤ ਦੇ ਨਾਵੇ ਪੁੱਤਰੇ ਨਹੀਂ ਮੈਂ ਜਿਨ ਪਟ ਅੰਦਰ ਬਾਹਰ ਗੁਜ਼ਰਤੇ ਭਲੇ ਸੀ ਸਾ ਤਿੰਨੇ ਹੋ ਲਗਾ ਰਬ ਤੇ ਤੀ ਦੇਖਣੇ ਵਿਚਾਰ ਰੰਗ ਹਸੈ ਰੰਗ ਰੋਵੇ ਚੁੱਪ ਹੀ ਕਰ ਜਾਹੇ ਪਰਵਾਹ ਨਹੀਂ ਕਿਸੇ ਕਰੀ ਬਾਦ ਸੱਚੇ ਨਾਹ ਦਰਵਾਜ਼ ਪਰ ਖਰਚ ਵੰਗਾ ਜਬੇ ਦੇ ਤਾਂ ਖਾਹੇ ਦੀਵਾਨੇ ਕੋ ਕਲ ਮੇ ਕਾਹਮਾ ਤੁਮਾ ਮੇਲ ਦਰ ਲੈ ਲਿਖਾ ਪੀਰਤ ਤੇ ਨਾਲ ਖਾਜੂ ਤੇ ਪੜਿਆ ਪੇਖੜਾ ਗਿਓ ਕਾਲ ਆਪੇ ਵੀਸਾ ਕਾਰਿਆ ਜਗਤ ਆਪਣਾ ਹਰ ਕਸੀ ਪੱਕੀ ਕਾਰਿਆ ਜਗਤ ਕਰਤੇ ਸਭ ਕੋਈ ਆਸ ਲਾਇਆ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋਂ ਵਿਚਾਰਿਆ ਤੂੰ ਆਪਣਾ ਆਪੇ ਹੀ ਕਾਸ ਵਾਰਿਆ ਆਸ ਵਾਰਿਆ ਕਰਵਾ میرے جی اڑے ਪਰਦੇਸੀ ਦਾ ਮੇਰੇ ਜੀਵੜਿਆ ਪਰਦੇਸੀ ਦਾ ਮੇਰੇ ਜੀਵੜਿਆ ਪਰਦੇਸੀ ਦਾ ਕਵੇ ਰੰਗਾ ਮੇਰਾ जाने हाँ मान जमज़ा कचा माना ਆਸਕੀ ਦੇ ਲਗਦਾ ਨਾਨਕ ਨਾਨਕਾ ਸਕੰਡਿਆ ਸਭ ਹੀ ਰਹੇ ਸਮਾਏ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਆਸ ਕੇ ਹੋ ਨਾ ਆਖੀਏ ਜੇ ਲਿਖੇ ਵਰਤੇ ਸੋਈ ਮਹਲਾ ਦੂਜਾ ਲਾਮ ਜਵਾਬ ਦੋਏ ਕਰੇ ਮੁੰਡੋ ਕੁੱਤਾ ਜਾਏ ਨਾਨਕ ਦੋਏ ਕੂੜੀਆਂ ਖਾਏ ਨਾ ਖਾਏ ਪਾਏ ਪੜ ਜਿਤ ਵਿੱਚ ਪਾਈ ਗਏ ਸੋ ਸਾਹਿਬ ਸਦਾ ਸੁਣ ਲੈ ਸਦਾ ਬਾਈ ਆਪਣਾ ਸਰਕਾਰ ਤੁਸੀਂ ਕਿਉਂ ਕਾਹਦੀ ਬੰਦਾ ਮੁੰਡਾ ਕੀ ਚਾਹੀਦੇ ਨਵੀਂ ਨਦਰ ਨਿਹਾਲੀ ਹੈ ਜੋ ਸਾਹਿਬ ਨਾਲ ਨਹਾਰੀ ਹੈ ਤੇਰੇ ਆ ਪਾਸਾ ਕਾਹਦੀ ਹੈ ਪਿਛਲਾਹੇ ਉੱਪਰ ਕਾਹਦੀ ਹੈ ਪਿਛਲਾਹੇ ਉੱਪਰ ਜਿਨ ਗੁਰਮੁਖ ਨਾਮ ਤੇ ਆਇਤ ਨਾ ਫਿਰ ਬਿਗੜ ਨਾ ਹੋਈ ਰਾਮ ਦਾ ਜਿਨ ਸਤਗੁਰ ਪੁਰਖ ਮਗਾ ਜਿਨ ਪੁਜੇ ਸਭ ਤੋਂ ਪਿਆਰਾ ਤੇਰਾ ਤੇਰਾ ਸੁਖ ਸਭ ਹੋਈ ਤੈਨੂੰ ਨਾਨਕ ਸਤਿਗੁਰ ਭੇਟਿਆ ਤੇਰਾ ਮਿਆ ਸ਼ਲੋਕ ਮਹੱਲਾ ਦੂਜਾ ਚੱਕ ਲਗੇ ਚੱਕਰੀ ਨਾਲੇ ਘਰ ਗੱਲਾਂ ਕਰੇ ਕਨਹਿਰੀਆਂ ਖਸਮ ਨਾ ਪਾਏ ਸਾਦ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੈ ਲਗਾ ਸੋ ਪ੍ਰਵਾਨ ਮਹਲਾ ਦੂਜਾ ਜੋ ਜੀਵ ਸੁਗਵੈ ਮੁਖ ਕਹਿਆ ਵਾ ਬੀਜਾ ਭਿਖ ਮੰਗੈ ਅੰਮ੍ਰਿਤ ਵੇਖੋ ਇਹੋ ਨਿਉ ਮਹਲਾ ਦੂਜਾ ਨਾਲਿਆਂ ਨੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣ ਤੇ ਹੋਰ ਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਸਮਾਵਾ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚਲੇ ਕਹੀ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸੁਖ ਰਦਾਸ ਮਹਲਾ ਦੂਜਾ ਨਾਲਿਆਣ ਦੋਸਤੀ ਵਡਾਰੂ ਉਹਨੇ ਉਹ ਪਾਣੀ ਅੰਦਰ ਲੀਕ ਜਿਉ ਦਾ ਥਾਉ ਥੇ ਉਹ ਮਹਲਾ ਦੂਜਾ ਹੋਏ ਇਹ ਆਣਾ ਕਰੇ ਕਮਾਨ ਨ ਕੇ ਰਾਤ ਜੇ ਇੱਕ ਅੱਧ ਚੰਗੀ ਕਰੇ ਦੂਜੀ ਭੀਵੇ ਰਾਤ ਪੜ ਤੱਕ ਲਗੇ ਤਕਰੀ ਜੇ ਲੈ ਪਾਏ ਦੁੱਖ ਲਈ ਉਹ ਜੋਗੀ ਗੁਣਾ ਕਰੇ ਬਰਾਬਰੀ ਜੇ ਕਰ ਤੂੰ ਅੰਦਰ ਪਾਏ ਦੁੱਖ ਭਾਇ ਅਗਲਾ ਨਾਲ ਖੜਨਾ ਚਲੇ ਦਾ ਖੜੇ ਦਾ ਆ ਜਨਮ ਤੇਰ ਗੁਰਮੁਖ ਪ੍ਰੀਤ ਹੈ ਸਿਨਹਰ ਰੱਖਣ ਹਾਰਾ RAM ਰਾਜ ਜਿਨੀ ਨੰਦਾ ਕੋਈ ਕਾ ਕਰੇ ਜਨ ਹਰ ਨਾਮ ਪਿਆਰਾ ਜਿਨ ਹਰ ਸੇ ਕੀ ਮਨ ਮੰਨਿਆ ਸਭ ਦੁੱਖ ਦਾ ਸਮਾਲਾ ਧੰਨ ਨਾਨਕ ਨਾਮ ਤੇ ਆਇਆ ਹਰ ਰਸ ਹਾਰਾ ਧੰਨ ਨਾਨਕ ਨਾਮ ਤੇ ਆਇਆ ਹਰ ਰਸ ਹਾਰਾ ਮਹਲਾ ਦੂਜਾ ਇੱਕ ਨਹੀਂ ਦਾਤ ਆਪਸ ਤੇ ਜੋ ਪਾਈਐ ਨਾਨਕ ਕਰਮਾਤ ਸਾਹਿਬ ਸੁਠੈ ਜੁਮਲਾ ਮਹਲਾ ਦੂਜਾ ਏਕ ਨਹੀਂ ਚਾਕਰੀ ਜਿਤ ਭੋਗ ਤੁਮ ਨਾ ਜਾਏ ਨਾਨਕ ਸੇਵਕ ਖੰਡਿਏ ਜੇ ਸੇਤੀ ਖਸਮ ਸਮਾਏ ਪੜੇ ਨਾਨਕ ਅੰਦਰ ਆਪਣੀ ਹਰਤਾ ਕੇ ਪਾਰਾ ਆਪਣਾ ਸਾਥੀ ਤੇਰੇ ਆਪ ਕਰਾਏ ਬਾਤ ਨਹੀਂ ਜੀਆ ਇਹ ਤੁਰੀ ਪਰਮ ਹਉ ਕੈ ਪ੍ਰਭੂ ਕਰਨੀ ਸਦਾ ਮਨ ਕਰਦੀਆ ਤੇ ਤਸਵੀ ਕਰਨੀ ਸਾ ਕਰਨੀ ਸਾ ਕਰਨੀ ਸਾ ਆਪ ਕਰਾਏ ਸਾਥੀ ਫਿਰ ਆਪ ਕਰਾਏ ਮਾਰ ਇਤਨਾ ਗਲੀ ਜ਼ੰਜੀਰੀਆਂ ਇੱਕ ਪੂਰੀ ਚੜਾਏ ਬਸੇ ਆਪ ਆਪ ਕਰਾਏ ਕਰੇ ਆਪ ਭਾਉ ਕੈਸੇ ਕਰੀ ਪੁਕਾਰ ਨਾਨਕ ਕਰਨਾ ਜਿੰਦਿਆ ਬੰਦੇ ਸੇ ਕਰਨੀ ਹਰ ਜੁਗ ਜੁਗ ਭਗਤ ਰਤ ਗਿਆ ਰਾਮ ਰਜ ਹਰ ਨਾਮ ਸੁਖ ਸੁਹਾਰ ਮਾਰਿਆ ਰਾਮ ਕਰਾਇਆ ਅੰਕਾਰ ਅਨਿਲ ਕੋ ਨਾਮੇ ਮੁਖ ਲਾਇਆ ਜਨ ਨਾਮ ਲੈ ਨਾਮ ਅੰਤ ਲੈ ਸਦਾਇਆ ਜਨ ਨਾਮ ਹੈ ਸਹਾਰਾ ਸ਼ਲੋਕ ਮਹਲਾ ਪਹਿਲਾ ਆਪੇ ਪਹੰਦੇ ਸਦ ਆਪੇ ਪੂਰਨ ਦੇ ਇੱਕ ਨੀ ਦੁੱਧ ਸਮਾਈਐ ਚੁੱਲੇ ਰਹਿਣ ਖੜੇ ਇੱਕ ਨਿਹਾਲੀ ਪੈ ਇੱਕ ਕੋ ਪਰਹਣ ਖੜੇ ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹਲਾ दूजा ਆਪੇ ਸਜ करे ਆਪ ਜਾਈ ਫੇਰ के ਤਿਸ ਵਿੱਚ ਪਾਇ ਕੇ ਦੇਖੇ ਤਪ ਤਾ ਕਿਸ ਨੂੰ ਕਿਸ ਨੂੰ ਕਹੀਏ ਨਾਨਕਾ ਸਭ ਕੁਛ ਆਪੇ ਆਪੋ ਦੇ ਕੇ ਵਜਾਇਆ ਕਿਸ ਕੈ ਨਾਮ ਕਹਾਣਾ ਜੇ ਜੀਆ ਜਿਸ ਸਭਾਇ ਕਾਇ ਕਾ ਵਾਹਿਗੁਰੂ ਜੀ ਕਿਆ ਨਾ ਜਾਏ ਸੋ ਨੇ ਤੇ ਪਾਏ ਨਾਨਕ ਕੀ ਸੋ ਕਰੇ ਜਿਤ ਸਿਰ ਜਾਏ ਸੋ ਕਰੇ ਜਿਤ ਸਿਰ ਜਾਏ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹਾਂ ਪਾਤਸ਼ਾਹ ਹੋ ਨਿਹਤਲ ਚੌਰ ਸ਼ਤ ਬੜੀ ਵੱਡਾ ਪਾ ਤੇਰਾ ਮਤਬਾ ਮੈਂ ਪ੍ਰਗਾਨੇ ਕਨਾ ਸਭ ਮਤਬਾ ਜੀਆਂ ਨਦੀਓ ਸਭ ਜਹਾਨਾ ਸਭ ਤੇਰਾ ਵਸ ਤੇਰਾ ਤੇਰੇ ਘਰ ਮਨ ਦਾ ਇਤਿ ਕਰਨਾ ਮਾਨ ਮਤ ਜਾਨਵਾ ਸਰਬ ਕਰ ਪਰ ਤੂੰ ਜਿਸ ਸਭ ਕਤਾ ਨਾਨਕ ਦਾ ਸੁਨਦਾ ਤੁਰਿਆ ਜੈ ਗੁਣਵਤਾ ਤੇਰਾ ਵੀ ਤੇਰਾ ਨਾਮ ਸਤਿ ਨਾਮ ਸਤਿ ਔੜੀ ਵੱਡੀ ਵੱਡਾ ਪਾਰ ਤੇ ਮਰਤਬਾ ਰੰਗ ਪ੍ਰੰਗ ਅਨੇਕ ਨਾ ਜਾਪਨ ਕਰਤਬਾ ਜੀਆਂ ਅੰਦਰ ਜੀਓ ਸਭ ਕਿਸ ਜਾਣ ਲਾ ਸਭ ਕਿਸ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਧ ਘਰ ਮਾਨ ਮਹਤਾ ਤੇ ਆਪਣਾ ਆਪ ਜਾਰ ਸਰਬ ਕਲਾ ਭਰਪੂਰ ਦਿਸੈ ਦਤ ਕਥਾ ਨਾਨਕ ਦਾ ਨੂੰ ਗਾਵਾ ਤੁਝੇ ਆਗੇ ਬਿਨਵਤਾ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਹਿਰਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਦੂ ਕਰਨੀ ਆਪੋ ਆਪਣੀ ਕੇ ਨੇੜੇ ਖੇਦੂ ਜਿਨੀ ਨਾਮ ਪਿਆਰਾ ਗਏ ਮੁਸਕਤ ਕਾ ਨਾਮ ਕਿਤੇ ਮੁਖ ਉਦਲੇ ਕੇਤੀ ਸਿੱਤੀ ਨਾ ਜਿਨੀ ਨਾਮ ਪਿਆਰਾ ਗਏ ਮੁਸਕਤ ਕਾ ਨਾਨਕ ਤੇ ਮੁਖ ਉਦਲੇ ਕੇਤੀ ਸਿੱਤੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੋ ਜੀ ਵਾਹਿਗੁਰੂ اوکار واہ گرو جی کی فتح شری بگوتی جی سہائے وار شری بگوتی جی کی پاتشاہی دسویں پرتم بگوتی سمر کا گرو نانک لیں تئے ਫੇਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਰੇ ਅਰਜਨ ਹਰ ਗੋਬਿੰਦ ਨੂੰ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਸਾ ਡਿਠਾ ਸਭ ਦੁਖ ਜਾਏ ਤੇ ਬਹਾਦਰ ਸਿਮਰਿਆ ਕਰਨਉ ਨੇ ਦਿਆਵਾ ਤਾਏ ਸਭ ਥਾਈ ਹੋਏ ਸਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ